ਗੁਰਮੁਖ ਬੰਦਿਓ ਸੇਤ ਵਿਧਾਤਾ ਲੰਕਾ ਲੁੱਟੀ ਦੈਨ ਸੰਧਾਤਾ ਗੁਰਮੁਖ ਬੰਦਿਓ ਸੇਤ ਵਿਧਾਤਾ ਵਿਧਾਤਾ ਦੇ ਜਿਹੜੇ ਸ੍ਰਿਸ਼ਟੀ ਰਚੀ ਹੈ ਉਹਨੇ ਗੁਰਮੁਖ ਇਹ ਸ੍ਰਿਸ਼ਟੀ ਦੇ ਆਪਣੇ ਵਿਚਾਰੇ ਤੋਂ ਕੋਲ ਵੱਡੇ ਐਸ ਲੋਕ ਜੋ ਪਰਲੋਕ ਜਾਣ ਵਾਸਤੇ ਕੋਲ ਪੁਲ ਦਾ ਕੰਮ ਕਰਦਾ ਗੁਰਮੁਖ ਜਿਵੇਂ ਕੋਲ ਪਾਸੇ ਨੂੰ ਜੋੜਦਾ ਕੁਝ ਲੋਕ ਇਹਦੇ ਪਾਸੇ ਦੇ ਦਰਿਆ ਦੇ ਕੁਝ ਹੱਦ ਤੇ ਜੇ ਪੁਲ ਲੱਗ ਜਵੇ ਤਾਂ ਦੋਹਾਂ ਦਾ ਕੋਈ ਵੀ ਆ ਜਾ ਸਕਦਾ ਉੱਤੇ ਇਸ ਕਰਕੇ ਗੁਰਮੁਖ ਇੱਕ ਐਸਾ ਸਾਧਨ ਪੁਲ ਹੈ ਜਿਹੜਾ ਭਵ ਸਾਗਰ ਪਾਰ ਕਰਾਉਣ ਦੇ ਵਿੱਚ ਸਹਾਇਕ ਹੈ جی میں کول سہایا کر رہا اصل رام سیتو ہی ہے رام سیتو کا روٹی ٹائم ستاپے وہ پل پالی ہے بنایا ہے گرمکرم پوڑ ہے گرمت پڑ ہے گرمکھی اصل چرمت کا نام اس نے ملا ਗੁਰਮੁਖ ਲਫ਼ਜ਼ ਦੇ ਭੁੱਲੇ ਤੇ ਨਹੀਂ ਇਸੇ ਲਈ ਲਫ਼ਜ਼ ਗੁਰਮੁਖੀ ਦਾ ਮਤਲਬ ਬਵੇਕ ਬੁੱਧੀ ਅਕਲੀ ਸਾਹਿਬ ਸੇ ਵੀ ਅਕਲੀ ਕੀ ਦਾਨ ਅਕਲੀ ਪੜ ਕੇ ਬੁੱਝੀ ਅਕਲੀ ਪਾਈਏ ਮਾਨ ਜੇ ਭਵਸਾਗਰ ਪਾਰ ਕਰ ਲਈਏ ਤਾਂ ਮਾਨ ਪਾਈਏ ਨਾਨਕ ਆਖੇ ਰਾਹ ਹੋ ਹੋਰ ਗੱਲਾਂ ਸ਼ੈਤਾਨ ਸਰਾਹੀ ਹੀ ਬੁੱਧੀ ਜਦੋਂ ਬਦਲ ਕੇ ਬਵੇ ਬੁੱਧੀ ਹੋ ਗਈ ਜਿਹਨੂੰ ਆਪਣੇ ਸੱਚਾ ਝੂਠ ਦੀ ਪਛਾਣ ਹੋ ਗਈ ਆਪਣੇ ਪਰਾਇ ਦੀ ਪਛਾਣ ਹੋ ਗਈ ਬੈਰੀ ਔਰ ਬਗਾਨੇ ਦੀ ਪਛਾਣ ਹੋ ਗਈ ਜਦ ਬੈਰੀ ਬਗਾਨੇ ਦੀ ਪਛਾਣ ਹੋ ਗਈ ਫਿਰ ਨਾਮ ਬੈਰੀ ਨਾ ਬਗਾਨਾ ਰਹਿ ਗਿਆ ਜਿੰਨਾ ਚਿਰ ਬੈਰੀ ਔਰ ਬਗਾਨੇ ਦੀ ਪਛਾਣ ਨਹੀਂ ਉਹਨਾਂ ਚਿਰ ਬੈਰੀ ਬਗਾਨੇ ਸੀਗੇ ਪਛਾਣ ਨਹੀਂ ਤਾਂ ਪਛਾਣ ਨਹੀਂ ਸੀ ਵੈਰੀ ਔਰ ਬਗਾਨੇ ਦੀ ਪਛਾਣ ਜਦ ਹੋਈ ਦੇਖਿਆ ਤਾਂ ਨਾ ਕੋਈ ਵੈਰੀ ਨਾ ਰਹੀ ਨਾ ਕੋਈ ਮਨਮੁਖ ਜਿਹੜਾ ਹੈਗਾ ਇਹ ਸੋਚ ਦੇ ਉੱਤੇ ਚੱਲਦਾ ਹੈ ਸੋਚ ਵਿੱਚ ਮਨ ਪ੍ਰਧਾਨ ਹੁੰਦਾ ਅਕਲ ਪ੍ਰਧਾਨ ਨਹੀਂ ਹੁੰਦੀ ਮਨ ਅਕਲ ਨੂੰ ਮਜਬੂਰ ਕਰਦਾ ਵੀ ਜੋ ਮੈਂ ਚਾਹਣਾ ਉਹ ਕਰ ਜੋ ਮੈਂ ਮੰਗਦਾ ਉਹ ਪੈਦਾ ਕਰ ਜੋ ਮੇਰੀ ਇੱਛਾ ਪੂਰੀ ਕਰ ਜੇ ਤਾਂ ਅਕਲ ਨਹੀਂ ਹੋਗਾ ਤੇ ਮਗਰ ਲੱਗ ਜਵੇ ਸਤਵਨ ਮੁਖੀ ਹੈ ਆਪਣੇ ਘਾੜੇ ਚੱਲਦੀ ਹੈ ਨਾ ਆਪਣੇ ਮਨ ਦੇ ਚੱਲਦੀ ਹੈ ਬੁੱਧੀ ਦਾ ਹੀ ਮਨ ਹੈ ਨਾ ਹੋ ਫਿਰ ਮਨ ਮੁਖੀ ਹੈ ਜੇ ਗੁਰਦੇ ਦੇ ਚੱਲਦੀ ਹੈ ਗਿਆਨ ਰੋਸ਼ਨੀ ਚੱਲਦੀ ਹੈ ਰੋਸ਼ਨੀ ਬੁੱਧੀ ਦੇ ਅੰਦਰ ਹੈ ਬਾਹਰ ਨਹੀਂ ਆਪਣੇ ਅੰਦਰ ਝਾਕ ਕੇ ਨਹੀਂ ਜਾਂਦੀ ਅਕਲ ਰੋਸ਼ਨੀ ਤੇਰੇ ਕੋਲ ਹੈ ਹੱਥ ਦੀਪ ਕੋਲ ਕਰ ਕੋਲ ਪਰ ਦੀਵਾ ਹੁੰਦਾ ਹੈ ਖੁਜ ਦੇ ਮੈਂ ਤਾਂ ਕੋਈ ਬਚਾਉਣ ਵਾਲਾ ਨਹੀਂ ਇਸ ਕਰਕੇ ਗੁਰਮੁਖੀ ਬਾਲਦੇ ਹੋ ਸੇਤ ਵਿਦਾਤਾ ਵਿਦਾਤੇ ਦੇ ਬਵੇਕ ਬੁੱਧੀ ਆਪਣੇ ਆਰ ਭਵ ਸਾਗਰ ਦੇ ਵਿਚਾਲੇ ਜਿਹੜੇ ਭਵ ਸਾਗਰ ਚ ਗਿਰੇ ਹੋਏ ਨੇ ਇਹਨਾਂ ਦੇ ਵਿਚਾਲੇ ਇੱਕ ਅਕਲ ਐਸੀ ਪੈਦਾ ਕਰ ਲਈ ਆਪਣੀ ਅਕਲ ਉਹ ਇਹ ਬਵਰ ਬੁੱਧੀ ਉਹਦੀ ਅਕਲ ਆਪਣੀ ਅਕਲ ਦੇ ਕੇ ਤੋਂ ਕੱਢਿਆ ਕੱਢਿਆ ਡਿਗੇ ਅਸੀਂ ਆਪਣੀ ਅਕਲ ਨਾਲ ਸੀ ਡਿਗੇ ਆਪਣੀ ਅਕਲ ਸੀ ਕੱਢਿਆ ਦਿਖਾਣਾ ਨਹੀਂ ਉਹਦੀ ਅਕਲ ਜੱਜਾ ਉਲਝੀ ਸੁਲਝ ਨਹੀਂ ਜਾਣਾ ਸੁਲਝ ਨਹੀਂ ਹੋਈ ਮਤ ਕਦੇ ਸੁਲਝਣਾ ਆਪਣੇ ਆਪ ਸੁਲਝਣ ਦੀ ਜਾਣਦੀ ਜਾਣ ਬੁੱਝ ਕੇ ਬਾਵਰੇ ਤੈ ਕਾਜ ਗੜੇ ਕਰ ਸਮਾਗਮ ਦਾ ਆਪਣੇ ਆਪੇ ਪੈਣਾ ਸਮਾਗਮ ਦਾ ਕਾਜ ਆਪਣੇ ਆਪੇ ਪੈਣਾ ਆਪਣੇ ਹੱਥੀਂ ਆਪਣਾ ਆਪੇ ਕਾਜ ਲਾਈਏ ਪਰ ਉਹ ਸਵਾਲ ਵਾਸਤੇ ਹੀ ਆਪਣੀ ਮਤ ਨੂੰ ਥੋੜੀ ਮੰਨ ਕੇ ਗੁਰ ਕੀ ਮਤ ਰਹਿਣੀ ਪੈਣੀ ਆਪਣੀ ਮਤ ਨੂੰ ਥੋੜੀ ਮੰਨਦਾ ਨਹੀਂ ਇਸ ਕਰਕੇ ਗੁਰਬਾਣੀ ਦੀ ਗ੍ਰਹਿਣ ਕਰਦਾ ਗੁਰਬਾਣੀ ਨੂੰ ਨਹੀਂ ਮੰਨਦਾ ਗੁਰਬਾਣੀ ਗੁਰ ਕੀ ਮਤ ਹੈ ਆਪਣੀ ਮਤ ਨੂੰ ਜਿੰਨਾ ਜਰ ਬੜੀ ਮੰਨਦਾ ਗੁਰਬਾਣੀ ਮੰਨ ਨਹੀਂ ਸਕਦਾ ਆਪਣੇ ਆਪ ਨੂੰ ਬੜਾ ਮੰਨਦਾ ਫਿਰ ਮੰਨਦਾ ਗੁਰੂ ਦੀ ਮਤ ਨੂੰ ਛੋਟੀ ਮੰਨਦਾ ਸੰਸਾਰ ਉਦੋਂ ਵੀ ਮੰਨਦਾ ਸੀ ਹੁਣ ਵੀ ਮੰਨਦਾ ਇਹ ਗੱਲਾਂ ਨੇ ਜੇ ਨਾਨਕਾਜ ਵੇ ਹੁੰਦੀ ਅਸੀਂ ਨੂੰ ਕੀ ਕਰੀ ਸਭ ਵਪਾਰ ਹੈ ਬਾਣੀ ਵੀ ਦਾ ਨਾਮ ਤੇ ਬਾਣੀ ਵੀ ਹੈ ਇਹ ਤਾਂ ਬਹਾਨੇਬਾਜ਼ੀ ਹੈ ਜੇ ਨਾਨਕ ਸੀ ਇਹੀ ਆਦਮੀ ਸੀ ਕਿਸੇ ਨੇ ਫੇਰਾ ਵੱਡੇ ਨਹੀਂ ਸਿਆਣੇ ਕਰਦਿਆਂ ਨੇ ਨਹੀਂ ਸਿਆਣੇ ਸਾਡਾ ਹੁਣ ਵੀ ਕਿਸੇ ਨੇ ਇਹ ਸਭ ਗੱਲਾਂ ਨੇ ਲੋ ਜੀ ਹੁੰਦਾ ਹੈ ਜੀ ਅਸੀਂ ਆ ਬਜ਼ੁਰਗ ਬਾਣੀ ਨਾਨਕ ਦੀ ਨਾ ਬੋਲਦਾ ਹੁਣਾ ਬੋਲਦਾ ਜੀ ਹੁਣ ਅੱਖਰ ਬੋਲਦੇ ਨੇ ਗੱਲ ਤਾਂ ਇੱਕੋ ਹੀ ਹੈ ਹੁਣ ਅੱਖਰ ਬੋਲਦੇ ਨੇ ਹੁਣ ਮੰਨ ਲਓ ਨਾਮ ਦੀ ਗੱਲ ਜੱਜ ਕਿਤੇ ਆ ਕੇ ਕਹਿਣਾ ਹੁੰਦਾ ਵੀ ਤੁਸੀਂ ਭਾਈ ਆ ਮੈਂ ਹੁਕਮ ਦੇਤਾ ਐ ਕਰ ਲੋ ਉਹ ਤਾਂ ਚਿੱਠੀ ਲਿਖਣਾ ਉਹ ਤਾਂ ਆਰਡਰ ਭੇਜ ਦਿੰਦਾ ਜੇ ਆਰਡਰ ਤੁਸੀਂ ਨਹੀਂ ਮੰਨਣਾ ਤੇ ਫਿਰ ਉਹਦੇ ਆਏ ਦੇ ਕਿਹੜਾ ਮੰਨ ਲਓਗੇ ਇਹ ਸਭ ਬਹਾਨੇਬਾਜ਼ੀ ਹੈ ਅਵਤਾਰ ਆਉਂਦੇ ਰਹਿੰਦੇ ਨੇ ਭਗਤ ਆਉਂਦੇ ਰਹਿੰਦੇ ਨੇ ਚਲੇ ਜਾਂਦੇ ਰਹਿੰਦੇ ਨੇ ਭਗਤ ਦੇ ਸਮੇਂ ਸਿਰ ਭਗਤਾਂ ਨੂੰ ਕੋਈ ਮੇਰਾ ਮਟੇ ਨਹੀਂ ਸਮਝਦਾ ਇਹ ਹੁੰਦਾ ਹੀ ਹੈ ਲੋਭ ਦੇ ਪਿੱਛੇ ਸਾਰੇ ਪੈਸੇ ਜਿਹੜਾ ਲੋਭ ਦਾ ਪ੍ਰਚਾਰ ਕਰਦਾ ਉਹਦੇ ਪਿੱਛੇ ਸਾਰੇ ਚਲੇ ਜਾਂਦੇ ਜੇ ਮਾਰਗ ਪੰਡਤ ਗਏ ਪਾਛੇ ਫਰੀ ਵੀ ਜੋ ਪਬਲਿਕ ਚਾਹੁੰਦੀ ਹੈ ਜੇ ਉਹੋ ਜਿਹਾ ਪ੍ਰਚਾਰ ਅਸੀਂ ਕਰਾਂਗੇ ਨਾ ਸਾਰੇ ਹੀ ਮਗਰ ਹੋ ਜਾਣਗੇ ਸੱਤ ਹੀ ਕੁਝ ਕਰਦੇ ਨੇ ਮਨ ਇੱਛਾ ਪੂਰੀਆਂ ਕਰਦੇ ਗੁਰਬਾਣੀ ਦਾ ਮਨ ਦੀਆਂ ਇੱਛਾ ਤਿਆਗੋ ਇਸ ਕਰਕੇ ਗੁਰਬਾਣੀ ਨੂੰ ਡਿਪੇ ਕੋਈ ਇਹ ਮਨ ਤੇ ਵਿਰੁੱਧ ਹੈ ਮਨ ਦੀ ਸੋਚ ਤੋਂ ਵਿਰੁੱਧ ਹੈ ਉਹ ਵਿਦਵਾਨ ਵੀ ਮੰਨਦੇ ਇਸ ਗੱਲ ਵਿਦਵਾਨ ਤਾਂ ਕਹਿੰਦੇ ਨੇ ਮਨ ਜੇ ਮਨ ਨੂੰ ਮਾਰਨਾ ਹੀ ਹੈ ਤਾਂ ਫਿਰ ਦੁਨੀਆ 'ਚ ਰਹਿਣ ਦਾ ਕੀ ਫਾਇਦਾ ਵਿਦਵਾਨ ਧਾਰਮਿਕ ਆਦਮੀ ਨਹੀਂ ਹੁੰਦੇ ਧਰਮ ਧਰਮ ਕਰੇ ਵਿਦਿਆਲਿਆਂ 'ਚ ਪੈਦਾ ਹੀ ਨਹੀਂ ਹੋਇਆ ਵਿਦਿਆਲਿਆਂ 'ਚ ਜਾ ਕੇ ਧਰਮ ਵਿਗੜਦਾ ਹੁੰਦਾ ਵਿਦਿਆਲੇ ਸੀਗੇ ਰਿਸ਼ੀਆਂ ਮੁਨੀਆਂ ਦੇ ਧਰਮ ਵਿਗਾੜਦਾ ਉਹਨੇ ਵੇਦ ਵਿਗਾੜਦਾ ਸ਼ਾਸਤਰ ਲਿਖੇ ਨੇ ਆਪਸ ਵਿੱਚ ਨਹੀਂ ਮਿਲਦੇ ਗੁਰੂ ਸਾਡੇ ਕੋਲ ਟੀਕੇ ਨੇ ਗੁਰੂਆਂ ਨਾਲ ਨਹੀਂ ਮਿਲਦੇ ਵਿਦਵਾਨਾਂ ਨੇ ਲਿਖਿਆ ਥੋੜੀ ਬੁੱਧੀ ਵਾਲੇ ਹੁੰਦੇ ਨੇ ਵਿਦਵਾਨ ਪੂਰੀ ਬੁੱਧੀ ਦੀ ਹੁੰਦੀ ਫਿਰ ਪੂਰੀ ਵੀ ਇੱਕੋ ਜੀ ਨਹੀਂ ਹੁੰਦੀ ਪੂਰੀ ਦੇਹ ਦੀ ਘੱਟ ਕਿਸੇ ਦੀ ਵੱਧ ਹੁੰਦੀ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਂ ਤੇ ਸੀ ਗੁਰਬਾਣੀ ਦਾ ਵਰਣ ਆਪਣੀ ਆਪਣੀ ਬੁੱਧੀ ਅਨੁਸਾਰ ਕਰਦੀ ਔਰ ਉਹ ਇਹੀ ਮੰਨਦੇ ਨੇ ਤੇ ਫੈਸਲਾ ਕੌਣ ਕਰੂਗਾ ਗੁਰਬਾਣੀ ਦੇ ਅਰਥ ਕੀ ਨੇ ਠੀਕ ਕਿਵੇਂ ਨੇ ਹੁਣ ਵੀ ਇਹੀ ਕਹਿਣਾ ਲੀ ਲਈ ਹੈ ਉਹਨੂੰ ਪੁੱਛੇ ਵੀ ਫਿਰ ਗੁਰੂ ਦੇ ਮੰਨਦੇ ਹੋਵੇ ਜੇ ਬਾਣੀ ਗੁਰੂ ਹੈ ਤਾਂ ਗੁਰਬਾਣੀ ਕਹਿੰਦੀ ਸ਼ਕਤੀ ਹੈ ਗੁਰਬਾਣੀ ਕਹਿੰਦੀ ਗੱਲ ਹੈ ਕਿ ਇਹ ਇਹਦੇ ਅਰਥ ਠੀਕ ਨੇ ਕਿਸੇ ਭਗਤੀ ਤੇ ਨਹੀਂ ਠੀਕ ਤੁਹਾਨੂੰ ਦੱਸ ਸਕਦੀ ਹੈ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਵੀ ਦੱਸ ਸਕਦੀ ਹੈ ਉਹਦਾ ਤਾਂ ਪਬਲਿਕ ਕਹਿ ਰਹੀ ਹੈ ਗੁਰੂ ਤਾਂ ਗੁਰੂ ਹੈ ਵਰਨਾ ਉਹ ਤਾਂ ਆਪੇ ਗੁਰੂ ਨੇ ਸਾਰਿਆਂ ਦੇ ਮਨਮੁਖ ਦਾ ਕਿਸੇ ਗੁਰੂ ਮੰਨਦਾ ਹੀ ਨਹੀਂ ਵਿਦਵਾਨ ਤਾਂ ਕਿਸੇ ਗੁਰੂ ਮੰਨਦਾ ਹੀ ਨਹੀਂ ਉਹ ਤਾਂ ਆਪੇ ਗੁਰੂ ਹੁੰਦਾ ਹੈ ਕਿਤਾਬਾਂ ਲਿਖਵਾਰਦੇ ਨੇ ਲੋਕ ਪੜ੍ਹਦੇ ਨੇ ਚਾਹੇ ਨਕਲ ਕਰਕੇ ਹੀ ਕਿਤਾਬਾਂ ਉਹਨਾਂ ਦੀਆਂ ਬਸ ਲੰਕਾ ਲੂਟੀ ਦੈਨ ਸੰਤਾਪੇ ਹੁਣ ਗੁਰਮੁਖ ਬਾਤੇ ਉਸੇ ਤੋਂ ਦੱਸਦੇ ਕਿਹੜਾ ਸੇਤ ਹੈ ਕਿਹੜੀ ਲੰਕਾ ਲੂਟੀ ਲੰਕਾ ਦਾ ਹੋਇਆ ਰਾਮ ਸੇਤੂ ਦਾ ਲੰਕਾ ਨਾਲ ਸੰਬੰਧ ਹੈ ਹੁਣ ਸਮਝਾਈ ਗੱਲ ਦੀ ਮੈਂ ਕਿੱਥੇ ਬੋਲਿਆ ਸੀ ਉਹ ਲੰਕਾ ਜਾਲੀ ਬਣਾਈ ਹੋਈ ਹੈ ਲੰਕਾ ਨਹੀਂ ਹੈ چارے پاس پانی ہے جوڑا جہاں ٹاپو ہے یہ ٹاپو کا سو ہے سینکڑے نے سمندر بڑے بڑے ملک نے ٹاپو بھی رہے آلے دلے پانی ہے آسٹریلیا پانی بھی بہت گاڑی پانی ہے وہ لوگ بڑا چار پاس سات ہے ਸਾਰੇ ਪਾਸੇ ਸਾਧਰੇ ਸਾਧਰੇ ਇਹ ਨੇੜੇ ਸੀ ਇਹਨੂੰ ਲੰਕਾ ਬੋਲਦੇ ਵੀ ਇਹ ਲੰਕਾ ਨਾ ਲੰਕਾ ਦਾ ਕੋਲ ਸਮੁੰਦਰ ਸੀ ਖਾਈ ਸੀ ਖਾਈ ਹੈ ਸਮੁੰਦਰ ਵਰਗੀ ਖਾਈ ਸਮੁੰਦਰ ਖਾਈ ਨਹੀਂ ਹੈ ਸਮੁੰਦਰ ਵਰਗੀ ਖਾਈ ਹੈ ਲੰਕਾ ਸਭ ਜੈਸੀ ਲੰਕਾ ਐਸਾ ਕੋਲ ਉਹ ਪ੍ਰਮਾਣ ਦਿੱਤਾ ਸੀ ਕਿਸੇ ਨੇ ਜੇ ਗੁਰ ਦਰਿਆ ਹੈ ਤਾਂ ਫਿਰ ਕਿਹੜਾ ਦਰਿਆ ਸਤਲੁਜ ਹੈ ਬਿਆਸ ਹੈ ਰਾਵੀ ਹੈ ਕਿਹੜਾ ਦਰਿਆ ਹੈ ਉਹਨੇ ਕਹਿੰਦਾ ਜੀ ਗੰਗਾ ਦਰਿਆ ਗੰਗਾ ਮੰਨ ਲਿਆ ਕਿਰਨ ਜਮਨਾ ਮੰਨ ਲਿਆ ਜਮਨਾ ਦਾ ਮਤਲਬ ਜਮਨਾ ਨਦੀ ਨਹੀਂ ਹੈ ਮਨਵਸਤਾ ਨੂੰ ਜਮਨ ਜਿਹੜੀ ਸਾਡੀ ਸੋਚ ਹੈ ਜਮਨ ਕਿਉਂਕਿ ਜਮਦੇ ਦੇ ਜਮਲੇ ਡੱਡੇ ਦੇ ਥੱਲੇ ਹੈ ਜਿਹੜੀ ਜੰਮਦੇ ਅਧੀਨ ਜਿਹੜੀ ਸੋਚ ਨੂੰ ਜੰਮ ਤੋੜ ਸਕਦਾ ਮਾਰ ਸਕਦਾ ਖਤਮ ਕਰ ਸਕਦਾ ਕੋਈ ਤਾਂ ਨਾ ਜਾਣਾ ਇਹਨਾਂ ਨੇ ਦੱਸਿਆ ਤਾਂ ਉਹਨੇ ਉਹਨਾਂ ਨੇ ਲਿਆ ਉਹ ਪੂਰਾ ਗਿਆ ਦੇ ਉੱਤੇ ਗੁਰਦਾਰਾ ਬਣਾਤਾ ਬੇਗਮਪੁਰਾ ਸਰ ਕੇ ਸੀ ਸਰੋਵਰ ਬਣਾਤਾ ਇਦਾਂ ਇਦਾਂ ਕਰਦੇ ਹੀ ਹੁੰਦੇ ਨੇ ਜੇ ਇਦਾਂ ਕਰਾਂਗੇ ਜੀ ਜੂਗੀ ਗੱਲ ਉਲਝ ਜੂ ਆਰਾਮ ਸੇਤੂ ਆ ਹੈ ਗੁਰਮੁਖ ਬਾਝੋ ਸੇਤੂ ਵਿਦਾਤਾ ਲੰਕਾ ਲੁੱਟੀ ਦੈਤ ਸੰਤਾਪੈ ਆ ਹੈ ਰਾਮ ਸੇਤੂ ਇਹਦਾ ਬੇਦ ਵਿੱਚ ਆਈ ਹੋਈ ਗੱਲ ਕਿਤੇ ਇੱਥੇ ਗੁਰਬਾਣੀ ਦੀ ਆਈ ਹੋਈ ਹੈ ਇਹਦਾ ਪਿੱਛੋਂ ਚਲੀ ਆਈ ਹੈ ਉੱਥੇ ਲੈ ਕੇ ਬ੍ਰਹਮਾਣ ਇੱਥੇ ਆਏ ਹੋਏ ਕਥਾ ਕਹਾਣੀ ਬੇਦੀ ਆਣੀ ਆਇਆ ਹੈ ਫਿਰ ਬੇਟਾ ਜਾਈ ਹੋਈ ਹੈ ਸਾਰੇ ਕਥਨ ਇਹ ਕਥਨ ਵੇਦਾਂ ਵਿੱਚ ਆਏ ਹੋਏ ਨੇ ਸਾਨੂੰ ਇਹ ਤੋਂ ਲੱਗੀ ਹੈ ਸਿੱਖਾਂ ਨੂੰ ਖਾਸ ਕਰਕੇ ਉਹ ਸਮਝਦੇ ਨੇ ਵੀ ਇਹ ਕੋਈ ਨਵਾਂ ਧਰਮ ਸਿੱਖੀ ਪਹਿਲਾਂ ਹੈ ਹੀ ਨਹੀਂ ਸੀ ਪਹਿਲਾਂ ਤਾਂ ਉਹ ਇਹ ਬੈਂਗ ਪਹਿਲਾਂ ਹੈ ਹੀ ਨਹੀਂ ਸੀ ਇਹ ਹੁਕਮ ਦੀ ਵਿਆਖਿਆ ਪਰਮੇਸ਼ਰ ਦੇ ਦੀ ਜਦੋਂ ਸ੍ਰਿਸ਼ਟੀ ਸਾਜੀ ਹੈ ਪਹਿਲਾਂ ਹੁਕਮ ਸਾਜਿਆ ਹੁਕਮ ਪ੍ਰਗਟ ਹੋਇਆ ਤਾਂ ਹੀ ਸ੍ਰਿਸ਼ਟੀ ਸਾਜੀ ਫਿਰ ਹੁਕਮ ਤਾਂ ਜਦ ਆਦਮੀ ਨਹੀਂ ਸੀ ਆਦਮੀ ਸੀਗਾ ਵਿਆਖਿਆ ਕਰਨ ਵਾਲਾ ਚਾਹੇ ਕੋਈ ਨਹੀਂ ਸੀ ਇਹਦਾ ਤੁਸੀਂ ਕਿ ਮੈਂ ਗੁਰੂ ਨਾਨਕ ਦਾ ਨਹੀਂ ਸਾਜੀ ਗੁਰੂ ਨਾਨਕ ਦਾ ਹੁਕਮ ਹੈ ਜਿਹੜਾ ਵਿਚਿੱਤਰ ਨਾਲ ਉਹਦੇ ਕਿ ਦਸਮ ਪਾਸ਼ਾ ਨਾਮ ਦੇ ਪਿਛਲੇ ਜਨਮਾਂ ਦਾ ਜ਼ਿਕਰ ਕਰ ਰਹੇ ਨੇ ਕਿਉਂ ਕਰ ਰਹੇ ਨੇ نہ کتنے نان کرنی شرو شروع کی کچھ ایان کرنی شروع کی وہاں پتا بھی یہ بماریاں ہے آدمی چیزیں بھی کریں گے اسی کر کے انہوں نے کہا جو کومیشن اچرا اچرا چرکے پڑے پر پھر ابھی پرمیشن بنا لے کم بنا لیا پرمیشن دیکھو کس طریقے کا پروشن بنایا ਕਿੰਨੀ ਹਰਾਮ ਖੋਰੀ ਨਾਲ ਅਸੀਂ ਪਰਮੇਸ਼ਰ ਬਣਾਇਆ ਪਹਿਲਾਂ ਤਾਂ ਹੁਰੂ ਹੁੰਦਾ ਹੀ ਪਰਮੇਸ਼ਰ ਇਹਦਾ ਚਲੋ ਸੰਸਾਰ ਦੇ ਲੋਕਾਂ ਨੇ ਪਹਿਲਾਂ ਹੀ ਬਣਾਇਆ ਸੀ ਪੋਥੀ ਪਰਮੇਸ਼ਰ ਦਾ ਥਾਂ ਸੀ ਨਾ ਪੋਥੀ ਪਰਮੇਸ਼ਰ ਦਾ ਥਾਂ ਪੋਥੀ ਨੂੰ ਗਰਿਆ ਹੀ ਦੋਤੀ ਯਾਨੀ ਜੇ ਉਹ ਗਰਿਆ ਹੀ ਨਾ ਨੰਦੇ ਤਾਂ ਪੋਥੀ ਪਰਮੇਸ਼ਰ ਇਹਦਾ ਉਹਦਾ ਖੁਦ ਪਰਮੇਸ਼ਰ ਸੀ ਉਹ ਉੱਥੇ ਦਾ ਪਰਮੇਸ਼ਰ ਦਾ ਖਾਣ ਨੂੰ ਤੋਂ ਪਹਿਲਾਂ ਦੀ ਉਹਨਾਂ ਜੰਮਣ ਦੇ ਵੀ ਪਹਿਲਾਂ ਦੀ ਲਿਖੀ ਹੋਈ ਹੈ ਤਦ ਪਾਸ਼ਾ ਦਾ ਜਨਮ ਵੀ ਹੋਇਆ ਉਹ ਜਦੋਂ ਲਿਖੀ ਹੋਈ ਉੱਥੇ ਪਰਮੇਸ਼ਰ ਦਾ ਖਾਣ ਇਹ ਜਾਣ ਕੇ ਲੋਕ ਭਲੇਖੇ ਪਾਉਂਦੇ ਹੁੰਦੇ ਨੇ ਤਾਂ ਬੁੱਲੇ ਇਹ ਰੋਏ ਪਾਏ ਹੋਏ ਨੇ ਆਪਣੇ ਧਰਮ ਨੂੰ ਬੜਾ ਬਣਾਉਣ ਵਾਸਤੇ ਕਹ ਲੋ ਜਦੋਂ ਅਸੀਂ ਗੱਲਾਂ ਕਰਦੇ ਹਾਂ ਨਾ ਗੱਪਾਂ ਮਾਰਦੇ ਹਾਂ ਜਿਹੜੇ ਗਪੌੜੀ ਹੁੰਦੇ ਨੇ ਨਾ ਗਿਆਨ ਹੁੰਦਾ ਨਹੀਂ ਬਹਿ ਕੇ ਫਿਰ ਗੱਪਾਂ ਰਹੇ ਨੇ ਆਪਣੇ ਵਿੱਚ ਧਰਮ ਦੀ ਗੱਲ ਜਿਹਨੂੰ ਕਹਿੰਦੇ ਡੀਗਾ ਮਾਰਦੇ ਨੇ ਉਹਨਾਂ ਦੇ ਪਹਿਲਾ ਕੀਤੇ ਉਹਦਾ ਆਪਣਾ ਪੈਦਾ ਕਰਕੇ ਚਲੇ ਗਏ ਆ ਜਿਹੜੇ ਚਿਪੜ ਗਏ ਉਹਨਾਂ ਨੂੰ ਸੱਚ ਬੋਲੇ ਹੁਣ ਸਾਰੇ ਚਿੰਬੜ ਗਏ ਬਹਿ ਪੈ ਜਾਂਦਾ ਥੋੜੀ ਜੀ ਗੱਲ ਤੇ ਨਿਕਲਦਾ ਬਹੁਤ ਔਖਾ ਹੈ ਭਰਮ ਪੈ ਜਾਂਦਾ ਬੜੀ ਜੀ ਗੱਲ ਤੇ ਹੈ ਭਰਮ ਪੈਦਾ ਹੋ ਜਵੇ ਪੈ ਤਾਂ ਕਈ ਵਾਰ ਐ ਜਾਂਦਾ ਕੋਈ ਕਾਰਨ ਹੁੰਦਾ ਹੀ ਨਹੀਂ ਪੈ ਪੈਦਾ ਪਰ ਜਾਂਦਾ ਉਹ ਧੋਖਾ ਬਸ ਬਸ ਜਿਹੜਾ ਭਰਮ ਪੈਦਾ ਕਰਨਾ ਤਾਂ ਹੋ ਜਾਂਦਾ ਅਚਾਨਕ ਹੀ ਤੇ ਕਦੋਂ ਧੋਖਾ ਇਹ ਜਿਹੜਾ ਭਰਮ ਪੈਦਾ ਹੋ ਗਿਆ ਸਿੱਖਾਂ ਦੇ ਬੰਦੇ ਵਿੱਚ ਇਹ ਹੁਣ ਤੋੜ ਕੇ ਭੱਡ ਕੇ ਜਿਹੜੀ ਸਿੱਖੀ ਹੈ ਨਾ ਹੁਣ ਪੂਰੀ ਭੱਡ ਕੇ ਖਤਮ ਕਰਕੇ ਨਵੀਂ ਘਾੜ ਤੇ ਘੜ ਹੋ ਗਈ ਕੋਈ ਘਾੜ ਪੁੱਠੀ ਘੜੀ ਗਈ ਜੇ ਰਾਹ ਭੁੱਲ ਜੀ ਇਹਨਾਂ ਤੇ ਦੋ ਵੀ ਰਾਹ ਭੁੱਲ ਜੀ ਦੂਏ ਰਾਹ ਬੈਠ ਗਏ ਜਿੰਨਾ ਤੁਰੋਗੇ ਉਸ ਰਸਤੇ ਉਤਨਾ ਹੀ ਪਹਿਲੇ ਪੜ ਤੇ ਦੂਰ ਹੁੰਦੇ ਚਲੇ ਜਾਓ ਵੀ ਆ ਰਾਹ ਸਟੇਟ ਜਾ ਰਿਹਾ ਇੱਕ ਰਾਹ ਫੜ ਗਿਆ جنا چلو گے زیادہ دور اونا ہی ہے تو دور چلے جاؤ پوری دوری ودی چلی جائے جب سچ تو فٹ جا تو سچ تو دور چلے جائے سچ تو اور چلے جائے سکھ یہ کھانا اتنا دور چلے جائے سچ تو ہو بجائے تین بول کے سدھا کریے انہیں بھی جڑ تو بڑھنا ہی پو یہ بڑھ کے لکھ کر دیے ਜਿਹੜਾ ਨਵਾਂ ਫੁੱਟੂ ਨਾ ਉਹ ਤੋਂ ਜੜਿਆ ਜੋ ਉਹਨੂੰ ਨਵੇਂ ਫੁੱਟ ਦੇ ਨੂੰ ਸਿੱਧਾ ਕੀਤਾ ਜਾ ਸਕਦਾ ਜਿਹੜਾ ਨਵਾਂ ਫੁੱਟੂ ਉਹ ਤੋਂ ਉਹਨੂੰ ਵੱਢ ਕੇ ਉਹਦੇ ਨਾਲ ਸਿੱਧਾ ਕੀਤਾ ਜਾ ਸਕਦਾ ਇਹਨੇ ਆ ਵੱਢ ਕੇ ਚੀਰ ਕੇ ਲੱਗ ਕਰ ਤੁਸੀਂ ਸਿੱਖੇ ਹੋ ਜਿਹੜੇ ਜੜਾਂ ਦੇ ਨਵੇਂ ਫੁੱਟਣਗੇ ਉਹਨਾਂ ਨੂੰ ਸਿੱਧੇ ਕਰ ਹੋਰ ਕੋਈ ਤਰੀਕਾ ਨਹੀਂ ਜਿਹਨੇ ਆਉਣਾ ਆਜੂ ਇਹ ਜੋ ਨਹੀਂ ਆਉਣਾ ਨਾ ਆਓ دوری ایڈی ہوئی جنہ ہندو دور سے وہ نہیں دور ہسٹوریکل گل ہے رنجیت سر گل ایک گلتی کی صرف راج واسطے بوتیاں نے گردوارے میں بڑھتی اور وہ ماف کرنے کے قابل ہی کوئی نہیں من سکتا بھی وہ سکھ ہے ਕੋਈ ਮੰਨੂਗਾ ਵੀ ਸਿੱਖ ਹੈ ਖਾਲਸੇ ਨੇ ਤਾਂ ਪਹਿਲਾਂ ਤੇ ਨਹੀਂ ਮੰਨਿਆ ਤਾਂ ਹੀ ਕਾਣਾ ਜੈਲੇ ਤੇ ਉਹਨੂੰ ਕਾਣਾ ਉਹਦੇ ਮੂੰਹ ਉਹ ਅੱਖ ਕਰਕੇ ਨਹੀਂ ਸੀ ਕਾਣਾ ਕਹਿੰਦੇ ਅੰਦਰ ਕਾਣ ਸੀ ਉਹਦੇ ਸਿੱਖੀ ਚ ਜੋ ਕੰਮ ਮੁਸਲਮਾਨ ਕਰਨਾ ਚਾਹੁੰਦੇ ਤੇ ਉਹਨੇ ਕਰਤਾ ਮੁਸਲਮਾਨ ਤਾਂ ਨਹੀਂ ਕਰ ਸਕਦੇ ਉਹ ਕਰ ਗਿਆ ਉਹ ਕੰਮ ਸਿੱਖੀ ਨੂੰ ਖਤਮ ਕਰਨ ਵਾਲਾ ਮੇਰ ਰਣਜੀਤ ਸਿੰਘ ਰਣਜੀਤ ਸਿੰਘ ਜ਼ਿਆਦਾ ਉਹ ਤਾਂ ਸਾਰੇ ਹੀ ਜ਼ਿੰਮੇਵਾਰ ਇਹ ਘੱਟ ਦੇ ਨੇ ਵੀ ਨਹੀਂ ਕੀਤੀ ਜਿਹਨੇ ਨਸਲਾਂ ਦੇ ਘੱਟ ਕੋਈ ਵੀ ਨਹੀਂ ਸੀ ਕਿਉਂਕਿ ਰਣਜੀਤ ਸਿੰਘ ਵੱਡਾ ਰਾਜਾ ਹੋ ਗਿਆ ਸੀ ਡੋਗਰਿਆਂ ਦੇ ਨਿਰਭਰ ਹੋ ਗਿਆ ਸੀ ਡੋਗਰੇ ਕਹਿੰਦੇ ਕਿਥੇ ਨੇ ਕਸ਼ਮੀਰ ਹੈ ਕੋਈ ਉਹ ਤਾਂ ਦੂ ਤੇ ਉਹਦੇ ਵਿੱਚ ਦੂਜੀ ਗਲਤੀ ਅੱਜ ਹੋਈ ਹੈ ਹੁਣ ਪਹਿਲਾਂ ਤਾਂ ਰੌਲਾ ਪਾਉਣ ਨੇ ਸਿੱਖ ਪ੍ਰਧਾਨ ਨੂੰ ਸਰੀ ਜਾਈ ਜਾਂ ਬੜਨ ਲੱਗਿਆ ਸਿੱਖੇ ਵਿਰੁੱਧ ਹੋ ਗਏ ਖੜ ਗਏ ਜਿਹੜੇ ਇੱਕ ਵਧੀਆ ਸਿੱਖ ਦੇ ਘਟਿਆ ਸਿੱਖ ਹੁੰਦਾ ਸੀ ਨਹੀਂ ਕਹਿੰਦੇ ਸਿੱਖੀ ਇਮਾਨਦਾਰੀ ਦਾ ਰੋਣਾ ਸਿੱਖੀ ਕਿਰਪਾਨ ਪਾਈ ਦਾ ਰੋਣੀ ਇਮਾਨ ਜਿਹਦਾ ਕਾਇਮ ਹੈ ਸਿੱਖਾ ਉਹ ਮੁਸਲਮਾਨ ਨੂੰ ਵੀ ਮੰਨਾ ਚੰਗਾ ਸਮਝਿਆ ਹੈ ਬਾਣੀ ਨੇ ਤਾਂ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਏ ਇਮਾਨ ਕਾਇਮ ਹੈ ਜਿਹਦਾ ਮੁਸਲਮਾਨ ਇਮਾਨਦਾਰ ਆਦਮੀ ਹੈ ਜਿਹੜਾ ਦੁਨੀਆ ਵਾਲਾ ਇਮਾਨਦਾਰ ਹੈ ਤੇ ਸਿੱਖੋ ਦਾ ਵਿਰੋਧ ਕਰਦੇ ਨੇ ਕਿਸੇ ਨੇ ਮਾਫ ਨਹੀਂ ਕਰਨਾ ਇਹਨੂੰ ਆਉਣ ਵਾਲੇ ਇਤਿਹਾਸ ਮਾਫ ਨਹੀਂ ਕਰਨਾ ਨੂੰ ਕਿਸੇ کسی نے من دے سکتے گل یہ لے کے بہ جگی ای لے کے ڈوبی بہج سمندر بعد یہ نکلنا ہی ڈوبی تھے ڈب جان گے ڈوبے ووز کا خود کرتی اروس آدمی نے مدد کی جا اپنی بایوگر بھی میں دربار صاحب سے اندرا لوگ سا کے حملہ کرا وہ کتاب آن کے بعد مدد کی ਕੌਣ ਮੰਨ ਗਿਆ ਬੇਸਿਕ ਸੀ ਹਿਸਟੋਰੀਕਲ ਗੱਲਾਂ ਨੇ ਠੀਕ ਆਪਣੇ ਲਾਲਚ ਨੂੰ ਕੀਤਾ ਇਹਨਾਂ ਨੇ ਪਰ ਲਾਲਚ ਦੀ ਵੀ ਕੋਈ ਹੱਦ ਹੁੰਦੀ ਹੈ ਹੱਕ ਤੇ ਖਾਲਸਾ ਵੀ ਲੜਦਾ ਰਿਹਾ ਆਪਣੇ ਔਰ ਹੱਕ ਦੀ ਕੋਈ ਸੀਮਾ ਹੁੰਦੀ ਅਕਾਲੀ ਫੂਲਾ ਸਮਝ ਲੜਦਾ ਸੀ ਹੱਕ ਤੇ ਪਰ ਉਹ ਸੀਮਾ ਹੁੰਦੀ ਹੈ ਮਦਦ ਨਹੀਂ ਸਾਡਾ ਉਹ ਗਾਹਣਾ ਕਿ ਹਾਂਜੀ ਲੰਕਾ ਲੁੱਟੀ ਦੈਨ ਸੰਤਾ ਲੰਕਾ ਲੁੱਟੀ ਦੈਨ ਸੰਤਾ ਪੇ ਲੰਕਾ ਲੁੱਟੀ ਜਾਂਦੀ ਹੈ ਕਿਆ ਲੰਕਾ ਲੁੱਟੀ ਜਾਂਦੀ ਹੈ ਲੰਕਾ ਜੀ ਹੈ ਲੰਕਾ ਜਿਹੜਾ ਰਾਵਣ ਦਾ ਰਾਜ ਹੈ ਪਹਿਲੀ ਗੱਲ ਰਾਵਣ ਕੌਣ ਹੈ ਰਾਵਣ ਉਦੋਂ ਰਾਵਣ ਕਿਹਾ ਸੀ ਮਨ ਨੂੰ ਗੁਰੂ ਨਾਨਕ ਦੇ ਟਾਈਮ 'ਚ ਇਹਨੂੰ ਬਾਬਰ ਕਿਹਾ ਹੋਇਆ ਇਹਨੂੰ ਬਾਬਰ ਨਾਲ ਸੰਗਿਆ ਦਿੱਤੀ ਬਾਬਰ ਬਾਣੀ ਫਿਰ ਗਈ ਕੋਈ ਨਾ ਰੋਟੀ ਖਾਏ ਜਿਹੜਾ ਹੁੰਦਾ ਨਾ ਦੂਜੇ ਦਾ ਹੱਕ ਖਾਣ ਵਾਲਾ ਲੁੱਟ ਖੋ ਕਰਨ ਵਾਲਾ ਉਹ ਬਾਵਰ ਇਹ ਮਨ ਜਿਹੜਾ ਹੈਗਾ ਮਨਮੁਖ ਹੈ ਬਾਵਰ ਮਨਮੁਖ ਨੂੰ ਮਨ ਹੈ ਬਾਵਰ ਵੀ ਹੈ ਮਨਮੁਖ ਰਾਵਣ ਵੀ ਹੈ ਉਹ ਰਾਵਣ ਦਾ ਅਵਤਾਰ ਬਾਵਰ ਸੀ ਬਾਵਰ ਦੀ ਡੈਫੀਨੇਸ਼ਨ ਆਈ ਫਿਰ ਦਸਮ ਪਾਸ਼ਾ ਨੇ ਬਾਬੇ ਕੇ ਬਾਬਰ ਕੇ ਦੋ ਇੱਕ ਬਾਬਰ ਕਹਿੰਦਾ ਇੱਕ ਬਾਬੇ ਕਹਿੰਦਾ ਸੰਸਾਰੀ ਰਾਜ ਭਾਗ ਚਾਹਣ ਵਾਲੇ ਬਾਬੇ ਕੇ ਨਹੀਂ ਹਣ ਬਾਬਰ ਕੇ ਨੇ ਜਿੰਨੇ ਰਾਜ ਕਰੇਗਾ ਖਾਲਸਾ ਦੇ ਹਾਮੀ ਦੇ ਸਭ ਬਾਬਰ ਤੇ ਦੇ ਪੁਲਿਸ ਰਾਜ ਕਰਦੇ ਨੇ ਸੰਸਾਰੀ ਸ਼ਕਤੀ ਨਾਲ ਈਦ ਬਣਾਉਂਦੇ ਨੇ ਆਪਣੀ ਇਹ ਬਾਬਰ ਤੇ ਜਿਹੜੇ ਪਰਮੇਸ਼ਰ ਦੇ ਹੁਕਮ 'ਚ ਆਪ ਰਹਿੰਦੇ ਨੇ ਯਾਰ ਸਭ ਨੂੰ ਪਰਮੇਸ਼ਰ ਦੇ ਹੁਕਮ ਵਿੱਚ ਰਹਿਣ ਦੀ ਅਪੀਲ ਕਰਦੇ ਨੇ ਸਿੱਖਿਆ ਦਿੰਦੇ ਨੇ ਉਪਦੇਸ਼ ਕਰਦੇ ਨੇ ਉਹ ਬਾਬੇ ਕਰੇ ਪਰ ਦੋਏ ਕਾੜਾ ਕਰ ਜਾਣਾ ਚੀਜ਼ ਨਹੀਂ ਹੈ ਕੋਈ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ ਉਹ ਗੁਰਮੁਖਰ ਮਨਮੁਖ ਨੇ ਗੁਰਮੁਖ ਬਾਬੇ ਕਹਿੰਦਾ ਮਨਮੁਖ ਬਾਬਰ ਕਹਿੰਦੇ ਜਿੱਤੇ ਮੰਦਾ ਰਾਜ ਹੈ ਉਹ ਲੰਬਾ ਰਾਵਣ ਦਾ ਰਾਜ ਉਹ ਪਾੜਿਓ ਨੇ ਦਾਤੀ ਲੈ ਲੰਕਾ ਲੰਕਾ ਜਾੜ ਦਿੱਤੀ ਰਾਵਣ ਦਾ ਬਾਗ ਫੁੱਟ ਕੇ ਫੁੱਟ ਦਿੱਤਾ ਰਾਵਣ ਦਾ ਬਾਗ ਕੀ ਹੈ ਬੁਕਾਰਾ ਦਾ ਬਾਗ ਰਾਵਣ ਦਾ ਬਾਗ ਹੈ ਬਰ ਬਕਾਰੀ ਹੈ ਜਿਨੇ ਬੁਕਾਰ ਨੇ ਲੋਭ ਮੋਹ ਕਾਰ ਤ੍ਰਿਸ਼ਨਾ ਆਜਾ ਈਰਖਾ ਦੁਇਖ ਇਹ ਸਭ ਦਰਖਤ ਨੇ ਨਾ ਇਹ ਰਾਵਣ ਦਾ ਬਾਗ ਹੈ ਇਹ ਫੁੱਟ ਦਿੱਤਾ ਪਟਿਆ ਕੀ ਨੇ ਉਪਦੇਸ਼ ਨੇ ਜਿਹੜਾ ਉਪਦੇਸ਼ ਆ ਨਾ ਗੁਰਬਾਣੀ ਦਾ ਸ਼ਬਦ ਇਹਦਾ ਨਾਮ ਹਰਮਤ ਹੈ ਹਨੂਮਾਨ ਦੀ ਹੈ ਕਰੋ ਪੁੱਤਰ ਪੁੱਤ ਦਾ ਪਰਮ ਪੁੱਤਰ ਹੁੰਦਾ ਇਹਨਾਂ ਵਾਸਤੇ ਰੱਬ ਸ਼ਬਦ ਆਏ ਹੋਏ ਸੀ ਹਨੂਮਤ ਦਾ ਬਾਦਰ ਬਣਾਤਾ ਕੋਕਾ ਤੇ ਬਾਦਰ ਕੌਮ ਹੈ ਕਬਾਦਰ ਉਹਨਾਂ ਨੇ ਬਾਨਰ ਦਾ ਮੰਦਰ ਬਣਾਤਾ ਵਿਚਾਰ ਬੰਦਰ ਹੋਣਗੇ ਵਿਦਵਾਨਾਂ ਨੇ ਜਿਵੇਂ ਉਹ ਉਰਕੜ ਕੁਰਕੜ ਦਾ ਕੁੱਕੜ ਬਣਾਤਾ ਉਹਨੇ ਸਾਫ ਸਰ ਇੱਕ ਪੱਤਰ ਲੈ ਉਰਕੜ ਕੁੱਤ ਇੱਕ ਪੱਤਰ ਪਰ ਉਰਕੜ ਕੁਰਕੜ ਇੱਕ ਪੱਤਰ ਪਰ ਪਾਣੀ ਆਸ-ਪਾਸ ਪੰਜ ਜੋਗੀਆਂ ਬੈਠੇ ਵਿੱਚ ਨਕੜਦੇ ਰਾਣੀ ਕੁਰਕੜ ਕੁਰਕੜ ਦਾ ਕੁੱਕੜ ਦਾ ਮਾਲ ਬਣਾ ਕੂੜਾ ਕਵਾੜ ਨਹੀਂ ਬਣਾਇਆ ਉਹ ਬਣਾਉਣਾ ਸੀ ਗੰਦਬੰਦ ਕੂੜਾ ਕਵਾੜ ਇੱਕ ਪੱਤਰ ਬਾਹਲਾ ਜਿਹੜਾ ਸਰੀਰ ਹੈ ਇਹ ਗੰਦਬੰਦ ਭਰਿਆ ਹੋਇਆ ਇੱਕ ਅੰਦਰਲਾ ਸਰੀਰ ਹੈ ਦੂਸਰਾ ਉਹ ਕੀ ਹੈ ਰੌਣਕ ਦਾ ਪ੍ਰਭ ਦਾ ਨਾਮ ਦੇਹੀ ਵਿੱਚ ਇਸ ਦਾ ਵਿਸਰਾਮ ਲਗਾ ਲ ਆਹੀ ਉਹ ਕੁੱਕੜ ਦਾ ਮਾਲ ਬਣਾ ਕੇ ਰੱਖ ਇੱਕ ਪੱਤਰ ਭਰ ਪਾਣੀ ਆ ਜਿਹੜੇ ਹੁਣ ਨੇ ਨਾ ਵਿਰੋਧ ਕਰਨ ਵਾਲੇ ਸਿੱਖ ਦਾ ਇਹਨਾਂ ਨੇ ਉਹਨੂੰ ਪੰਥ ਰਤਨ ਦਾ ਖਿਤਾਬ ਦਿੱਤਾ ਜਾਏਗਾ ਪਸਤੀ ਹੋ ਜਾ ਰਤਨ ਜਾਇਆ ਆਲੇ ਹੋ ਜਾ ਜਾਇਆ ਜਾਣਾ ਦਾ ਪੰਥ ਹੋ ਜਾ ਦਾ ਰਤਨ ਅਜੇ ਮੇਰਾ ਸਾਹਮਣੇ ਇਹਨਾਂ ਦੇ ਹੁੰਦੇ ਹੋਏ ਇੰਨੇ ਪੈਸੇ ਹੁੰਦੇ ਹੋਏ ਸਿੱਖੀ ਦੇ ਉਧਾਰ ਆ ਗਿਆ ਸਿੱਖੀ ਬਾਹਰ ਉਧਾਰ ਰਹਿੰਦਾ ਇਹਨਾਂ ਦੇ ਅੰਦਰ ਉਧਾਰ ਕਿਉਂ ਆ ਗਿਆ ਇਹਨਾਂ ਦੀ ਜ਼ਿੰਮੇਵਾਰੀ ਸਿੱਖੀ ਨੂੰ ਬਚਾਉਣ ਦੀ ਸੀ ਇਹਨਾਂ ਦੇ ਅੰਦਰ ਕਿਉਂ ਨਹੀਂ ਬਚੀ ਬਾਹਰ ਛੱਡੋ ਤੁਸੀਂ ਥੋੜੇ ਅੰਦਰ ਵਾਲੀ ਸਿੱਖੀ ਨੂੰ ਕੀ ਖਾ ਗਿਆ ਤੇ ਥੋੜੇ ਆਪਣੇ ਅੰਦਰ ਸਿੱਖੀ ਥੋੜੇ ਘਾਟਾ ਖਾ ਪੈ ਗਿਆ جی رشٹرپتی بون سے قبضہ ہو گیا پھر راج کتا رہا جی، راج میر کی جیسا قبضہ وہ راج ہے جی اکال تخت سے ہی راج جھوٹ ہے سچ کتے رہ گیا آج سچا کی بڑھے گا آج سچ ہے کاغذات کا مسیحمت آج آج سچ کاغذات لکھا ہوا رہ گیا ਕਾਬਜਾ ਤੱਕ ਸੀਮਿਤ ਕਰਤਾ ਛੋਟਿਆ ਤੋਂ ਸੱਚ ਕਿੱਥੇ ਗਿਆ ਕਿਉਂ ਜਲਾ ਗਿਆ ਤੁਸੀਂ ਜ਼ਿੰਮੇਵਾਰੀ ਲਈ ਸੀ ਗੁਰਮਤ ਦੇ ਪ੍ਰਚਾਰ ਦੀ ਅਸੀਂ ਇਹਦੀ ਰੱਖਿਆ ਕਰਾਂਗੇ ਛੋਟੇ ਆਪਣੇ ਅੰਦਰ ਨਹੀਂ ਲਈ ਇਹ ਜਵਾਬ ਕੌਣ ਦਊ ਇਸ ਗੱਲ ਦਾ ਇਹ ਤਾਂ ਉਹ ਗੱਲ ਹੈ ਕਿ ਕੋਈ ਰਾਜਾ ਸੀ ਉਹਦੀ ਫੌਜ ਸੀ ਤਨਖਾਹ ਵੀ ਉਹ ਤਾਂ ਲੈਂਦੀ ਸੀ ਬਗਾਵਤ ਕਰਕੇ ਰਾਜੇ ਨੂੰ ਕੈਦ ਕਰਕੇ ਫੌਜ ਨਾਲ ਆਪਣਾ ਗੁਰੂ ਘਰ ਦੀ ਗੋਲਕ ਤੋਂ ਹੀ ਵਾਗਿਆ ਜਿਹੜੇ ਸੀ ਗੁਰੂ ਘਰ ਦੇ ਉਧਰੋਂ ਗੁਰੂ ਘਰ ਬਰੇ ਤੱਕ ਕੇ ਮਨ ਬਖਣ ਰਾਜ ਕਰ ਲੈ ਗੁਰਬਾਨ ਪਾਸੇ ਕਰਤਾ ਗੁਰੂ ਬਖਣ ਰਾਜ ਕਰ ਲੈ ਜੇ ਗੱਲ ਸੱਚ ਹੈ ਤਾਂ ਲੜਾਈ ਵੀ ਸੱਚ ਹੈ ਹੁਣ ਜਿਹੜੀ ਸ਼ੁਰੂ ਹੋਈ ਹੈ ਜੇ ਇਹ ਗੱਲ ਸੱਚ ਹੈ ਤਾਂ ਲੜਾਈ ਵੀ ਸੱਚ ਹੈ ਇਸ ਗੱਲ ਦੀ ਲੜਾਈ ਹੈ ਤਾਂ ਜਵਾਬ ਦਿਓ ਕਿਉਂ ਹੋਇਆ ਤੁਹਾਡੇ ਅੰਦਰ ਕਿੱਥੇ ਗਿਆ ਸੱਚ ਇਹ ਆਪੇ ਛੱਡ ਕੇ ਪਰੇ ਸਾਡੇ ਵਾਸਤੇ ਇਹ ਗੱਲ ਹੈ ਅਸੀਂ ਸੱਚ ਤੇ ਨਹੀਂ ਚੱਲ ਸਕਦੇ ਅਸੀਂ ਸੱਚ ਨੂੰ ਨਹੀਂ ਬਚਾ ਸਕਦੇ ਅਸੀਂ ਸੱਚ ਨਹੀਂ ਬੋਲ ਸਕਦੇ ਅਸੀਂ ਗੁਰਮਤਿ ਦਾ ਨਹੀਂ ਪ੍ਰਚਾਰ ਕਰ ਸਕਦੇ ਜਿਹੜਾ ਕਰਨਾ ਕਰੋ ਆਪੇ ਲੰਕਾ ਲੂਟੀ ਦੈਤ ਸੰਤਾਪੇ ਲੰਕਾ ਲੂਟੀ ਦੈਤ ਸੰਤਾਪੇ ਲੰਕਾ ਲੂਟੀ ਗਈ ਔਗਣ ਭਜਣਾ ਪੈ ਗਿਆ ਔਗਣਾ ਪਾਪ ਤਨ ਪੀਤਰ ਕੰਪੈ ਪਾਪ ਕੰਪ ਗਏ ਅੰਦਰ ਦੈਤ ਰਹਿਣ ਪਾਪ ਨੇ ਉਹ ਜਿਹੜੀ ਚੱਡੀ ਕਿਰਤਾਂ ਦੇ ਵਿੱਚ ਲੜਾਈ ਆ ਨਾ ਚੱਡੀ ਦੀ ਬਾਹਰ ਚ ਆਹੀ ਹੈ ਲੜਾਈ ਨੂੰ ਦੈਤ ਦੈਂਤਨ ਡੰਡ ਅਵਾਰੀ ਨੇੜੇ ਆਏ ਤੇ ਅਦੈਂਤ ਇੱਥੇ ਆ ਨਾ ਉੱਥੇ ਵੀ ਦੈਂਤ ਆ ਦੈਂਤਨ ਡੰਡ ਉਭਾਰੀ ਨੇੜੇ ਆਏ ਕੇ ਸੀ ਜੜੀ ਸਿੱਧ ਚੜੀ ਸਿੱਧ ਕਰੀ ਅਸਵਾਰੀ ਦੁਰਗਾ ਛੋੜ ਸੁਣ ਜਦ ਨੇੜੇ ਆ ਕੇ ਅਕਾਲ ਤਖਤ ਨੂੰ ਘੇਰਾ ਪਾ ਕੇ ਗੱਲ ਪਹਿਲੇ ਰੌਲਾ ਪਾਇਆ ਹੋਇਆ ਜਦੇ ਗਿਆਨ ਖੜਕ ਬਾਹਰ ਆਉਂਦੀ ਹੈ ਜਦੇ ਸਿੱਟ ਤੇ ਚੜਦੀ ਹੈ ਫਿਰ ਸਿੱਟ ਚੜੀ ਅਸਵਾਰੀ ਸਿੱਧ ਕਰੀ ਅਸਵਾਰੀ ਦੁਰਗਾ ਸ਼ੋਰ ਸੁਣ ਇਹਨਾਂ ਦਾ ਸ਼ੋਰ ਸੁਣ ਕੇ ਚੱਟੀ ਪ੍ਰਗਟ ਹੋ ਕੇ ਛੇਰ ਤੇ ਸਵਾਰ ਹੋਈ ਛੇਰ ਕੌਣ ਛੇਰ ਕੀ ਹੁੰਦਾ ਸ਼ੇਰ ਹੈ ਬਵੇਕ ਗੁਰਮਤਿ ਦਾ ਗਿਆਨ ਸ਼ੇਰ ਹੈ ਬੋਲਣ ਵਾਲੀ ਬੁੱਧੀ ਛੱਡੀ ਹੈ ਬਸ ਪਾਇਆ ਹੋ ਕੇ ਲੜਾਈ ਕਰਦੀ ਹੈ ਲੜਾਈ ਸ਼ਬਦ ਬਾਣ ਚੱਲਦੇ ਨੇ ਗਿਆਨ ਘੜਨ ਦੀ ਲੜਾਈ ਹੈ ਸ਼ਬਦਾਂ ਦੀ ਲੜਾਈ ਹੈ ਵਿਚਾਰਾਂ ਦੀ ਲੜਾਈ ਹੈ ਜੇ ਲੜਾਈ ਦੂਈ ਲੜਾਈ ਕਿਵੇਂ ਬਦਲ ਜੇ ਪਈ ਬਦਲ ਜੇ ਬਦਲ ਵੀ ਜਾਂਦੀ ਹੈ ਜੇ ਇਹ ਲੜਾਈ ਦੂਰੀ ਲੜਾਈ ਚ ਬਦਲ ਜੂਗੀ ਪਈ ਬਦਲ ਜੂਗੀ ਬਦਲ ਵੀ ਜਾਂਦੀ ਹੁੰਦੀ ਹੈ ਛੇਵੇਂ ਪਾਸ਼ਾ ਬੜੇ ਬਦਲ ਗਈ ਸੀ ਦਸਵੇਂ ਪਾਸ਼ਾ ਬੜੇ ਬਦਲ ਗਈ ਸੀ ਜੇ ਬਦਲ ਜੂਗੀ ਗੁਰਮੁਖ ਇਸ ਪਾਸੇ ਨੇ ਮਨ ਮੁਖੇ ਬਦਲ ਜਾਣ ਕੋਈ ਪਰ ਅਸੀਂ ਨਹੀਂ ਬਦਲਣੀ ਬਦਲੀ ਉਹਨਾਂ ਨੇ ਅਸੀਂ ਨਹੀਂ ਬਦਲਣੀ ਅਸੀਂ ਤਾਂ ਉਹਨਾਂ ਨੂੰ ਕੜੜੇ ਖੜਾ ਕਰ ਤੁਸੀਂ ਇਹ ਗਲਤੀ ਕੀਤੀ ਹੈ ਸਿੱਖ ਬੜੇ ਹੋਏ ਹੋ ਸਿੱਖੀ ਦਾ ਪ੍ਰਚਾਰ ਕਰਦੇ ਨੂੰ ਸਿੱਖੀ ਦਾ ਪ੍ਰਚਾਰ ਕਰੋ ਝੂਠ ਦਾ ਕਦੇ ਕਰਦੇ ਨੇ ਯਾਰ ਕੋਹੋ ਇਹ ਸਿੱਖੀ ਹੈ ਜੀ ਯਾ ਤੁਸੀਂ ਦੱਸੋ ਸਿੱਖੀ ਕੀ ਹੈ ਯਾਰ ਦੱਸੋ ਯਾਰ ਸੁਣ ਲੋ ਯਾਰ ਸੁਣ ਲੋ ਯਾ ਸਮਝ ਲੋ ਯਾ ਸਮਝਾ ਲਓ ਇੱਕ ਪਾਸੇ ਗੁਰਮੁਖ ਹੋ ਜਾਣਗੇ ਸਿੱਖ ਹੋ ਜਾਣਗੇ ਇੱਕ ਪਾਸੇ ਜਿਹੜੇ ਸਿੱਖਾਂ ਦੇ ਵਿਰੋਧੀ ਨੇ ਹੋ ਜਾਣਗੇ رمل رہیے رام رہیے یا سنا سیے جہے جہے بھی بروتی رہے ایک پاس ہو جان ایک پاس دے ہو جان کھانے رنگ کٹنے کو گرمت کا گیار نہیں تھا گرمت کا پتا نہیں ہونے نہیں سب ٹھیک سما ہو رہا ہے گل کر چالیس سال پہلے وہ سما نہیں سی گل کرنے ਉਹ ਸਮਾਂ ਹੋਰ ਸੀ ਕੋਈ ਗੱਲ ਵੀ ਪੂਰੀ ਹੈ ਨਹੀਂ ਸੀ ਪੂਰੀ ਸਮਝ ਵੀ ਹੈ ਨਹੀਂ ਸੀ ਪਰ ਉਦੋਂ ਪਬਲਿਕ ਨੂੰ ਇਹਨਾਂ ਗਿਆਨ ਵੀ ਹੈ ਨਹੀਂ ਸੀ ਇਹਨਾਂ ਬਾਰੇ ਵੀ ਇਹ ਸਿੱਖ ਨੇ ਪੰਜਾਬੀ ਸੂਬੇ ਬਾਰੇ ਮੋਰਚਾ ਸਿੱਖਾਂ ਦੀ ਗੱਲ ਕਰਦੇ ਨੇ ਸਿੱਖਾਂ ਦੀ ਗੱਲ ਕਰਦੇ ਹੋ ਸਿੱਖੀ ਦੀ ਗੱਲ ਕਰੋ ਤੁਹਾਨੂੰ ਸਿੱਖੀ ਦੀ ਗੱਲ ਵਾਸਤੇ گرو نے سی گل کی سکھانے سکھی تو سکھڑ ہے سکھ سکھ ہی لین ہے سکھی کی ہے نہیں انہوں تھی سکھ کس بےست سے پہلے ہونا خاطر کیوں ری ابھی بےست کریے سکھ ہی رنجی صرف ایک گاستے بےست ہو کوئی بھی آدمی سکھ بڑ جی بھی آدمی گرو دے لگ جائے بس اس سے زیادہ ساری کوئی لڑائی نہیں کوئی لڑائی نہیں سکھی کی کوئی لڑائی نہیں ہو تو زیادہ آج بھی کوئی بھی ہو مسلمان ہوے دیش کا ہو ਗੱਲ ਆਦਮੀ ਦੀ ਕਿਤੇ ਕੋਈ ਵੀ ਆਦਮੀ ਆਦਮੀ ਦਾ ਸਾਹ ਮਾਨਸ ਦੀ ਜਾਤ ਸਭ ਐਸੇ ਪਹਿਚਾਣ ਲੋ ਸਿੱਖਾਂ ਤੱਕ ਸੀਮਤ ਨਹੀਂ ਕਰ ਸਕਦੇ ਸੀ ਇਸ ਲੜਾਈ ਨੂੰ ਸਿੱਖ ਦਾ ਇਹ ਹੜਾ ਪਹਿਲੀ ਗੱਲ ਤਾਂ ਸਿੱਖੇ ਜੇ ਇਹ ਜੇ ਸਿੱਖਾਂ ਨੂੰ ਸਿੱਖ ਸਾਡੀ ਭਾਈ ਕਰਤਾ ਕਿਸੇ ਨੇ ਸਿੱਖ ਬਣਾਉਣੀ ਇਹ ਜਾਂ ਤਾਂ ਸਾਡੇ ਜੋਗ ਨਹੀਂ ਬਣਾਉਣਾ ਚਾਹੁੰਦੇ ਸਿੱਖ ਜੇ ਜੇ ਸਿੱਖ ਨੇ ਉਹਦਾ ਜਵਾਬ ਨਹੀਂ ਮਿਲਣਾ ਚਾਹੁੰਦੇ ਦੂਆ ਕੌਣ ਮਰ ਜੂਗਾ ਇਹ ਜਿਹਾ ਸਿੱਖ ਇਹਦਾ ਉਹਨੂੰ ਸਿੱਖੀ ਖਤਮ ਇੱਥੇ ਕਰਕੇ ਬਿਆਨ ਦਿੱਤਾ ਸੀ ਨਾ ਇਹਨੇ ਬਾਦਲ ਨੇ ਵੀ 50 ਸਾਲ ਦੇ ਬਾਅਦ ਫਿਰ ਚੜਨਾ ਹੀ ਨਹੀਂ ਉਹ ਤੇਰੀਆਂ ਤਾਂ ਬੱਚੇ ਕਿਉਂ ਹੋ ਜਾਣਗੇ ਜੇ ਹੋ ਜਾ ਉਹ ਜਿਹਨੇ ਸਿੱਖੀ ਪੈਦਾ ਕੀਤੀ ਆ ਉਹਦੀਆਂ ਬਾਹਾਂ ਬਹੁਤ ਲੰਬੀਆਂ ਨੇ ਪਰ ਚਲੇ ਤਬ ਜਦ ਮੈਂ ਜਦ ਤੁਮ ਕਰੋ ਸਹਾਇ ਸਹਾਇ ਕਰਨ ਵਾਲਾ ਪਿੱਛੇ ਬੈਠਾ ਤੈਨੂੰ ਕਰਨ ਤੇ ਫੜ ਕੇ ਪਾਸੇ ਉੱਥੇ ਮਾਰੂ ਜਿੱਥੋਂ ਥੋੜਾ ਵੀ ਲੱਭਣਾ ਵੀ ਪਤਾ ਗਿਆ ਪੁੱਛਣਾ ਵੀ ਕਿੱਥੇ ਗਿਆ ਜਿਹੜੇ ਜਿਹਦੀ ਸਿੱਖੀ ਹੈ ਉਹ ਚੈਦੀ ਦਾ ਹੈ ਤੈਨੂੰ ਤਾਂ ਮਾਰਤਾ ਹੂੰ ਗੱਲ ਕਹਿਤੀ ਇਹਦਾ ਰਿਜ਼ਲਟ ਪਤਾ ਕੀ ਹੈ ਸਿੱਖ ਨਹੀਂ ਲੱਭਣਾ ਤੂੰ ਕਰਦੀ ਗੱਲ ਤੂੰ ਜੋਰ ਲਾ ਖਤਮ ਕਰ ਨੂੰ ਉਹ ਪਿੱਛੇ ਹੈਗਾ ਉਹਦੀਆਂ ਮਾਂ ਬੋਲ ਪਈਆਂ ਨੇ ਉਹ ਆਪਣਾ ਆਪੇ ਵਿਚਾਲੀ ਸਿੱਖੀ ਖਤਮ ਕਰ ਦੂ ਕਿਉਂ ਅੰਦਰੋਂ ਜਾਉਂਦਾ ਸਾਨੂੰ ਸਿੱਖੀ ਖਤਮ ਕਰਦੀ ਅੰਦਰ ਵਾਲੀ ਗੱਲ ਮੂੰਹ ਤੇ ਆ ਗਈ ਗੱਲ ਅੰਦਰਲੀ ਬਾਹਰ ਆ ਗਈ ਕਿਸੇ ਤਰੀਕੇ ਨਾਲ ਕੰਮ ਲਗਾਉਂ ਤੂੰ ਬੋਲਦਾ ਨਾ ਤੂੰ ਤਾਂ ਹੋਇਸ਼ ਨਾ ਇਹਦਾ ਮਤਲਬ ਜੇ ਸਿੱਖੀ ਨਾ ਹੈ ਤੇ ਜਵਾਬ ਦੇਣਾ ਪਊਗਾ ਦਾ ਦਿੱਤਾ ਕਿਉਂ ਕਹੀ ਗੱਲ ਤੇਰੀ ਕੀ ਜ਼ਿੰਮੇਵਾਰੀ ਸੀ ਇਹ ਤਾਂ ਜ਼ਿੰਮੇਵਾਰੀ ਸੀ ਇਹ ਗੱਲ ਦਾ ਪ੍ਰਧਾਨ ਹੈ ਤੂੰ ਜੇ ਇਹ ਗੱਲ ਕਹੇ ਇਹ ਤਾਂ ਤੇਰੇ ਖਿਲਾਫ ਹੈ ਤੇਰੇ ਸਰਦਾਰ ਤੇ ਖਿਲਾਫ ਹੈ ਕਿਸੇ ਨੂੰ ਪਤਾ ਨਹੀਂ ਹੈ ਬਹੁਤ ਗਾਂ ਬੈਠੇ ਨੇ ਤੇਰੇ ਨੂੰ ਬਹੁਤ ਅਕਲ ਵਾਲੇ ਨੇ ਤੁਹਾਡੇ ਪੈਸੇ ਨਾਲ ਮਤ ਮਾਰਦੀ ਹੈ ਕੁਰਸੀਆਂ ਨੇ ਉਹ ਬੋਲਦੇ ਨਹੀਂ ਹਨ ਤੇ ਬਹੁਤ ਗਾਂ ਬੈਠੇ ਨੇ ਬੈਠਣ ਵਾਲੇ ਦਾ ਜੋ ਰਾਮ ਚੰਦ ਮਾਰਿਓ ਅਨੁ ਰਾਵਣ ਇਹ ਰਾਵਣ ਬਾਹਰ ਚੰਦ ਰਾਮ ਚੰਦ ਮਾਰਿਓ ਅਹੀ ਰਾਵਣ ਅਹੀ ਰਾਵਣ ਰਾਮ ਚੰਦਰ ਨੇ ਇਹ ਰਾਵਣ ਮਾਰ ਲਿਆ ਆ ਕਿਹੜਾ ਮਨ ਉਹ ਰਾਵਣ ਨਹੀਂ ਇਹ ਰਾਵਣ ਹੁਣ ਇਹਦਾ ਮਤਲਬ ਹੈ ਰਾਵਣ ਹਰ ਵਕਤ ਰਹਿੰਦਾ ਉਹ ਆਪਣੇ ਰਾਵਣ ਦੀ ਗੱਲ ਕਰ ਰਹੇ ਨੇ ਜਿਹਦਾ ਰਾਵਣ ਮਰ ਗਿਆ ਜਿਹਦਾ ਮਨ ਮਰ ਗਿਆ ਰਾਮ ਚੰਦਰ ਨੇ ਇਹ ਰਾਵਣ ਮਾਰ ਲਿਆ ਰਾਵਣ ਜਿਹੜਾ ਹੈਗਾ ਮਰੇ ਤੋਂ ਬਿਨਾ ਪਰਲੋਕ ਨਹੀਂ ਜਾਂਦਾ ਆਪ ਮਰੇ ਤੋਂ ਬਿਨਾ ਸੁਰਗ ਨਹੀਂ ਜਾਇਦਾ ਜਾਇਆ ਜਾ ਸਕਦਾ ਜਿੰਨਾ ਜੇ ਰਾਵਣ ਮਰਦਾ ਨਹੀਂ ਸੁਰਗ ਦੇ ਵਿੱਚ ਨਹੀਂ ਲਿਜਾਇਆ ਜਾ ਸਕਦਾ ਜਿਹੜਾ ਮਰ ਜਾਂਦਾ ਬੜੀਆਂ ਡੋਸੇ ਨੂੰ ਲੈ ਕੇ ਜਾਂਦੇ ਨੇ ਚੁੱਕ ਕੇ ਜਿੰਦਾ ਜਾਂਦਾ ਕੋਈ ਜਿੰਦਾ ਤੇ ਜਾਵੇ ਫਿਰ ਮੁੜਿਆ ਉਹਨਾਂ ਨੇ ਜਿਉਂਦੇ ਤਾਂ ਛੱਡ ਕੇ ਮੁੜਿਆ ਉਹਨਾਂ ਨੇ ਕਰ ਉਹਨੂੰ ਛੱਡਿਆ ਉਹਨਾਂ ਨੇ ਉੱਥੇ ਉਹ ਤਾਂ ਫੇਰ ਆ ਜਾਂਦਾ ਵਾਪਸ ਉਹਦੇ ਕੰਮ ਫੇਰ ਲੱਗ ਜਾਂਦੇ ਨੇ ਆ ਕੇ ਜਿਹੜੇ ਪਹਿਲਾਂ ਕਰਦੇ ਹੁੰਦੇ ਇਹ ਜਿਹੜਾ ਸੇਤੂ ਹੈ ਇਹ ਮਨ ਭਰੇ ਤੋਂ ਬਾਅਦ ਇਹ ਪਾਰ ਕਰਦਾ ਸੇਤੂ ਇਹ ਪੁਲ ਜਿਉਂਦਾ ਮਨ ਕਿਉਂਕਿ ਉਧਰੋਂ ਆਉਣਾ ਨਹੀਂ ਚਾਹੁੰਦਾ ਮਾਇਆ ਤੋਂ ਆਉਣਾ ਨਹੀਂ ਚਾਹੁੰਦਾ ਰਾਮ ਚੰਦ ਮਾਰਿਓ ਇਹ ਰਾਵਣ ਭੇਦ ਪਪੀਖਣ ਗੁਰਮੁਖਤ ਪਰਚਾਰਨ ਗੁਰਮੁਖੀ ਪਰਚਾਰ ਮਾਰਿਆ ਗਿਆ ਰਾਵਣ ਭੇਦ ਪਪੀਖਣ ਕਿਉਂਕਿ ਪਪੀਖਣ ਨੂੰ ਭੇਦ ਸੀ ਸਾਰਾ ਘਰ ਦਾ ਭੇਤੀ ਸੀ ਉਹ ਉਹ ਵੀ ਇਖੜ ਹੈ ਕੌਣ ਉਹ ਵੀ ਇਖੜ ਬੜਾ ਭਾਈ ਹੈ ਚਿੱਤ ਹੈ ਮਨ ਰਾਵ ਚਿੱਤ ਨੂੰ ਸਾਰੇ ਭੇਦ ਦੀ ਮੰਨਦਾ ਇਹਨਾਂ ਸਾਰੇ ਦੱਸਦੇ ਨੇ ਇਹ ਕਿਹੜੇ ਵੇਲੇ ਕੀ ਕਰਦਾ ਹੈ ਕਿਹੜੇ ਵੇਲੇ ਕੀ ਕਰਦਾ ਹੈ ਕਿਹੜੇ ਵੇਲੇ ਕੀ ਸੋਚਦਾ ਕਿਹੜੇ ਵੇਲੇ ਕੀ ਸੋਚਦਾ ਨਾਲ ਜੁੜਿਆ ਨਾ ਲੰਕਾ ਢਹੀ ਕਿਵੇਂ ਲੰਕਾ ਵਿੱਚ ਏਜੰਟ ਬੈਠਾ ਹੈ ਸੱਚ ਦਾ ਉਹਨਾਂ ਦਾ ਬੰਦਾ ਬੈਠਾ ਹੁੰਦਾ ਪੇਟ ਭਵੀਖ ਤੋਂ ਗੁਰਮੁਖ ਪਰਚਾਈ ਭਵੀਖ ਹੱਡ ਤੇ ਦਿੱਤਾ ਭਵੀਖਣ ਮਹਾਰਾਜ ਪੜਦਾ ਬਾਦ ਦੇ ਵਿੱਚ ਰਾਵਣ ਦਾ ਮਰ ਗਿਆ ਮਮਤਾ ਮਰ ਗਿਆ ਫਿਰ ਰਾਜ ਕਿਉਂ ਮਿਲਣਾ ਹਾਂ ਰਾਜ ਹੰਸ ਨੂੰ ਮਿਲਣਾ ਅੱਗੇ ਹੰਸ ਉਹ ਹੰਸ ਹੈ ਵਿਭੀਸ਼ਣ ਹੰਸ ਹੈ ਰਾਵਣ ਤਾਂ ਐ ਲੋਕ ਜੇ ਹੁੰਦਾ ਲੋਕ ਤੋਂ ਬਾਅਦ ਰਾਵਣ ਰਹਿੰਦਾ ਹੀ ਰਾਵਣ ਭਵਿੱਖਣ ਦੇ ਵਿੱਚ ਸਮਾ ਜਾਂਦਾ ਪਰਮ ਤਾਂ ਆਇਆ ਲੋਕ ਜੇ ਰਹਿੰਦਾ ਪਰਮ ਦਾ ਹੀ ਰਾਵਣ ਪਰਮ ਕਰਕੇ ਹੀ ਤਾਂ ਇੱਥੇ ਭਜਿਆ ਹੁੰਦਾ ਤੇਰਾ ਜਿਹੜਾ ਹੈਗਾ ਉਹ ਰਾਵਣ ਹੈ ਉਹਨੇ ਭਵਿਸ਼ਣ ਨੂੰ ਬੜਿਆ ਹੋਇਆ ਦਾਲ ਦਾਲ ਤੇ ਜੋ ਨੂੰ ਘੇਰਾ ਪਾਇਆ ਹੋਇਆ ਸੀ ਜਦੋਂ ਉਹ ਹੀ ਨਾਸ ਹੋ ਗਿਆ ਗੁਰਪ੍ਰਸਾਦ ਭਰਮ ਦਾ ਨਾਸ ਰਾਵਣ ਦਾ ਨਾਸ ਹੋ ਗਿਆ ਰਾਵਣ ਦਾ ਨਾਸ ਹੋਣਾ ਭਰਮ ਦਾ ਨਾਸ ਹੋਣਾ ਹੀ ਹੈ ਗੁਰਮੁਖੀ ਸਾਇਰ ਪਾਹਣ ਤਾਰੇ ਗੁਰਮੁਖੀ ਸਾਇਰ ਪਾਹਣ ਪਾਹਣ ਤਾਰੇ ਸਾਇਰ ਪਾਹਣ ਪੱਥਰ ਸਾਇਰ ਸਮੁੰਦਰ ਦੇ ਉੱਤੇ ਪਾਣੀ ਦੇ ਉੱਤੇ ਪੱਥਰ ਧਾਰ ਦਿੱਤੇ ਗੁਰਮੁਖ ਪੱਥਰ ਮਾਨੂ ਮਨ ਜਿਹੜਾ ਪੱਥਰ ਦੇਖੋ ਇੱਥੇ ਪੱਥਰ ਜਿਹੜਾ ਲਾਹ ਰਿਹਾ ਦੋ ਦਰ ਵਿੱਚ ਹੈ ਇੱਥੇ ਸਾਇਰ ਆਇਆ ਹੈ ਪਾਹਣ ਆਇਆ ਹੈ ਪਾਗੜ ਕੱਲਾ ਆਇਆ ਹੋਇਆ ਸੈਲ ਦੇ ਨਾਲ ਸੈਲ ਨਹੀਂ ਲੱਗਿਆ ਹੋਇਆ ਪਾਗੜ ਜੇ ਸੈਲ ਲੱਗੂਗਾ ਸੈਲ ਪੱਥਰ ਫੇਰ ਪੱਥਰ ਨੇ ਐ ਮਾਇਆ ਹੈ ਜਿਹੜਾ ਪੱਥਰ ਅਸੀਂ ਘਰਾਂ 'ਚ ਲਾਉਣੇ ਆਇਆ ਪੱਥਰ ਹੈ ਪਹਾੜਾਂ ਦੇ ਪੱਥਰ ਜੇ ਕੱਲਾ ਪੱਥਰ ਲੱਭਦਾ ਫਿਰ ਇਹ ਨਿਰਾਕਾਰੀ ਦੁਨੀਆ ਵਾਸਤੇ ਆਇਆ ਹੈ ਪੱਥਰ ਮਨ ਵਾਸਤੇ ਆਇਆ ਹੈ ਉਹ ਪੱਥਰ ਹੈ ਤਬੂਦਾ ਨਾਲ ਪਾਉਂਦਾ ਜਿਹਦੇ ਤੇ ਕੋਈ ਅਸਰ ਨਹੀਂ ਪੈਂਦਾ ਰੋਜ਼ ਇਹਨੂੰ ਪੜਾਉਣੇ ਆ ਰੋਜ਼ ਕਹਿੰਦੇ ਤਾਂ ਕਰਕੇ ਪੱਥਰ ਜਿਵੇਂ ਪੱਥਰ ਇੱਕ ਗੁਣ ਹੈ ਇਹ ਪੱਥਰ ਵਾਲਾ ਜਿਵੇਂ ਪੱਥਰ ਦਾ ਰੋਜ਼ ਪਾਣੀ ਪਾਉਣਾ ਸੁੱਕੇ ਦਾ ਸੁੱਕਾ ਇਹਨੂੰ ਰੋਜ਼ ਉਪਦੇਸ਼ ਕਰੀਏ ਸੁੱਕੇ ਦਾ ਸੁੱਕਾ ਇਹ ਜਿਹੜਾ ਇਹਦਾ ਔਗਣ ਜਿਵੇਂ ਉਸ ਪੱਥਰ ਦੇ ਵਿੱਚ ਔਗਣ ਮਨਮੁਖ ਅਪਿਜ ਨਾ ਭਿਜੀ ਪੱਥਰ ਨੂੰ ਆਈ ਉਥੇ ਵੀ ਕੱਲਾ ਪੱਥਰ ਹੈ ਮਨਮੁਖ ਪੱਥਰ ਹੈ ਔਰ ਭੇਜਿਆ ਹੈ ਭੇਜਦਾ ਨਹੀਂ ਹੈ ਮਨਮੁਖ ਭੇਜੇ ਨਾ ਭੇਜੀ ਪੱਥਰ ਨੂੰ ਆਈਏ ਪੱਥਰ ਨੂੰ ਨਹਾਈ ਜਾਓ ਪੱਥਰ ਜਿਵੇਂ ਭੇਜਦਾ ਨਹੀਂ ਐਵੇਂ ਮਨਮੁਖ ਦੀ ਪਈ ਇਹ ਚੇਤਨ ਪੱਥਰ ਬਾਹਰ ਪੱਥਰ ਵਾਂਗੇ ਨੇ ਜਿਹੜੇ ਵੀ ਤਾਂ ਪੱਥਰ ਵਰਗਾ ਸੁਭਾਅ ਹੈ ਉਹ ਵੀ ਤਾਂ ਜਾਂਦੀ ਸਾਇਰ ਪਾਣ ਪਾਵੇ ਗੁਰਮੁਖ ਸਾਧਨ ਤੋਂ ਪੱਥਰ ਵਰਗੇ ਜਿਹੜੇ ਮਨ ਜਿਨ੍ਹਾਂ ਦੇ ਕੋਈ ਅਸਰ ਨਹੀਂ ਸੀ ਹੁੰਦਾ ਕਿਸੇ ਦੀ ਗੱਲ ਦਾ ਕਿਉਂ ਨਹੀਂ ਸੀ ਅਸਰ ਉਹਨਾਂ ਗਿਆਨ ਇੰਨਾ ਜ਼ਿਆਦਾ ਸੀ ਸਭ ਦੇ ਵਿੱਚ ਇੰਨਾ ਜ਼ਿਆਦਾ ਗਿਆਨ ਸੀ ਉਹਨਾਂ ਤੇ ਅਸਰ ਨਹੀਂ ਸੀ ਕੋਈ ਜੇ ਅਸੀਂ ਇਹਦਾ ਇੱਕ ਮਿਸਾਲ ਲੈ ਲਈਏ ਮਨਮੁਖਾ ਦੀ ਦ੍ਰਿਸ਼ਟੀ ਕੋਣ ਚ ਗੁਰੂ ਅਮਰਦਾਸ ਦਾ ਮਨ ਹੈ ਜਈ ਸੀ ਮਨਮੁਖਾ ਦੀ ਦ੍ਰਿਸ਼ਟੀ ਕੋਣ ਉਹਦੇ ਹਰੇ ਦੀ ਉਹਨੇ ਕਿਸੇ ਬੜੇ ਬੜੇ ਸੰਤਾਂ ਉਪਦੇਸ਼ ਦਾ ਪਰ ਗੁਰਮਤ ਦਾ ਅਸਰ ਤੇ ਹੋ ਜਾਂਦਾ ਇਹ ਨਹੀਂ ਕਿਹਾ ਵੀ ਕਿਸੇ ਦਾ ਹੁੰਦਾ ਹੀ ਨਹੀਂ ਗੁਰਮਤ ਦਾ ਗੁਰਮਤ ਦੀ ਅਦਰ ਹੋਇਆ ਕੋਈ ਐਸਾ ਮੰਨੀ ਜਿਸ ਤੇ ਗੁਰਮਤ ਦਾ ਅਸਰ ਨਾ ਹੋਵੇ ਕੋਈ ਐਸਾ ਪੱਥਰ ਨਹੀਂ ਜਿਹਨੂੰ ਪੱਥਰ ਕਹਿੰਦੇ ਸੀ ਲੋਕ ਜਿਹਤੇ ਅਸਰ ਨਹੀਂ ਹੁੰਦਾ ਸਾਡੇ ਬਾਣੀ ਦਾ ਅਸਰ ਸਭ ਤੇ ਹੁੰਦਾ ਪਰ ਬੁੱਢੜ ਜੇ ਨੂੰ ਕਠਰਾਈ ਹੈ ਅਸਰ ਹੋ ਕੇ ਬਾਅਦ ਮੁਕਰ ਜਾਂਦਾ ਮੰਨ ਕੇ ਮੁਕਰਦਾ ਇੱਕ ਹੈ ਅਸਰੇ ਨਾ ਹੋਣਾ ਅੰਦਰੋਂ ਮੰਨਦਾ ਹੈ ਪਰ ਵੀ ਹਾਂ ਠੀਕ ਹੈ ਪਰ ਕਈ ਮਜਬੂਰੀਆਂ ਨੇ ਚੱਲ ਨਹੀਂ ਸਕਦਾ ਮਨ ਕੇ ਭੌਰ ਹੀ ਕੀਤਾ ਸੁਣਿਆ ਮੰਨਿਆ ਸੁਣ ਵੀ ਲਿਆ ਮਨ ਵੀ ਲਿਆ ਮਨ ਕੀਤਾ ਭੌ ਉਹ ਜਿਹੜਾ ਭੌ ਵਾਲੀ ਗੱਲ ਰਹੀ ਸਿੱਖਾਂ ਦੇ ਵਿੱਚ ਭੌ ਵਾਲੀ ਗੱਲ ਰਹੀ ਹੋਈ ਹੈ ਸੁਣਦੇ ਵੀ ਨੇ ਮੰਨਦੇ ਵੀ ਨੇ ਗੱਲ ਇਹ ہوا گل ہے یہ منگے نہیں منگے سارے وہ جی من ہے وہ نہیں ڈر نہیں پیدا ہوا بھی جی آتا تو زندگی چلی جائے ڈر جے دوے ڈر ہیں سنساری ڈر وہ حاویڈ چھوٹے ڈر حاوی ور ہے جا ہاں، بھی جیونے چل جائے گا ਉਹ ਛੋਟੇ ਡਰਾਂ ਤੇ ਹਾਵੀ ਨਹੀਂ ਹੋਇਆ ਡੱਡਾ ਡਰ ਉਪਜੈ ਡਰ ਜਾਈ ਜੇ ਇਹ ਡਰ ਪੈਦਾ ਹੋ ਜਵੇ ਮਨ ਕੀਤਾ ਭਾਉ ਐ ਦੂਏ ਡਰ ਸਾਰੇ ਛੁੱਟ ਜਾਣ ਇਹ ਆ ਤਾਂ ਉਹ ਸੈਂਕਲ ਤੋਂ ਪ੍ਰਚਾਰ ਨਹੀਂ ਹੋਇਆ ਵੱਡੀ ਗੱਲ ਤਾਂ ਇਹ ਪ੍ਰਚਾਰ ਨਹੀਂ ਹੋਇਆ ਉਹ ਸੈਂਕਲ ਤੋਂ ਇਸ ਕਰਕੇ ਮਨ ਕੀਤਾ ਭਾਉ ਵਾਲਾ ਜਿਹੜਾ ਗੱਲ ਹੈ ਉਹਦੇ ਘਾਟਾ ਸਿੱਖੋ ਉਹ ਇਸ ਕਰਕੇ ਘਾਟ ਹੈ ਕਿ ਪਾਣਾ ਨਹੀਂ ਬੰਦੇ ਪਾਣੇ ਦਾ ਪ੍ਰਚਾਰ ਹੀ ਨਹੀਂ ਹੋ ਰਿਹਾ ਵੀ ਭਾਣਾ ਇਸ ਗੱਲ ਤੇ ਜ਼ੋਰ ਨਹੀਂ ਦਿੱਤਾ ਜਾ ਰਿਹਾ ਜ਼ੋਰ ਤਾਂ ਦਿੱਤਾ ਜਾ ਰਿਹਾ ਉਹਨਾਂ ਆਪਣਾ ਪੂਰੀ ਅੰਦਰ ਕਿ ਪੜ੍ਹਾਈ ਉਲਟ ਹੋ ਰਹੀ ਹੈ ਅਸਲ ਵਿੱਚ ਕੁੱਲ ਮਿਲਾ ਕੇ ਅੱਗੇ ਪੜ੍ਹਾਈ ਤੇ ਜੋ ਅਸੀਂ ਕਹਿ ਰਹੇ ਹਾਂ ਪ੍ਰਚਾਰ ਕਰ ਰਹੇ ਹਾਂ ਕਸੂਰ ਉਹ ਪ੍ਰਚਾਰ ਪ੍ਰਚਾਰ ਹੀ ਸਹੀ ਨਹੀਂ ਹੋ ਰਿਹਾ ਜਿਹੜੇ ਮੰਨਣ ਵਾਲੇ ਨੇ ਢੋਲਦੇ ਫਿਰਦੇ ਨੇ ਗੱਲ ਅਸਲੀ ਕੀ ਹੈ ਉਹਨਾਂ ਨੂੰ ਪੂਰੀ ਪਤਾ ਲੱਗ ਰਿਹਾ ਜਿਨ੍ਹਾਂ ਨੇ ਨਹੀਂ ਮੰਨਣਾ ਉਹਨਾਂ ਨੂੰ ਇਹ ਫਿਟਾ ਰਹੀ ਉਹਨਾਂ ਵਾਸਤੇ ਪ੍ਰਚਾਰ ਫਿਟਾ ਰਿਹਾ ਨਾ ਮੰਨਣ ਵਾਲਿਆਂ ਵਾਸਤੇ ਤਾਂ ਪ੍ਰਚਾਰ ਫਿਟਾ ਰਿਹਾ ਉਹ ਕਹਾਣੀਆਂ ਸੁਣ ਕੇ ਬੜੇ ਖੁਸ਼ ਨੇ ਰਾਜੀ ਨੇ ਜਿਹੜੇ ਚਾਹੁੰਦੇ ਨੇ ਕੁਝ ਉਹਨਾਂ ਨੂੰ ਕੁਝ ਨਹੀਂ ਉਹ ਫਿਰਲੇ ਹੁੰਦੇ ਨੇ ਵਿਰਲਿਆਂ ਵਾਸਤੇ ਹੈ ਕੁਝ ਨਹੀਂ ਦੇਣ ਨੂੰ ਇਹਨਾਂ ਕੋਲ ਜਿਹੜੇ ਦੂਜੇ ਸ਼ਬਦਾਂ ਵਾਲੇ ਉਹਨਾਂ ਨੂੰ ਜੋ ਚਾਹੀਦਾ ਉਹਨਾਂ ਦੀ ਅਰਦਾਸ ਕਰੀ ਜਾਂਦੇ ਨੇ ਉਹ ਬੜੇ ਖੁਸ਼ ਨੇ ਉਹ ਲੋਟ ਵਧੇਰੇ ਚੜਾਈ ਜਾਂਦੇ ਨੇ ਇਹ ਵੀ ਰਾਜੀ ਨੂੰ ਵੀ ਰਾਜੀ ਉਹ ਵੀ ਖੁਸ਼ ਨੇ ਵੀ ਹੋਏ ਉਹ ਤਾਂ ਸੰਸਾਰੀ ਆਦਮੀ ਨੇ ਪਰ ਇਹ ਸੰਸਾਰੀ ਧਰਮ ਨਹੀਂ ਹੈ ਇਹ ਸੰਸਾਰ ਦੇ ਵਿੱਚੋਂ ਨਿਰਾਕਾਰ ਦੇ ਦੇਸ਼ ਜਾਣ ਵਾਸਤੇ ਪੁਲ ਹੈ ਗੁਰਮਤ ਦਾ ਪ੍ਰਚਾਰ ਤਾਂ ਉਹ ਪੁਲ ਹੈ ਜਿਹੜਾ ਇਹ ਸੰਸਾਰ ਚੋਂ ਨਿਰਾਕਾਰ ਦੇ ਦੇਸ਼ ਜਾਏ ਤਾਂ ਸੁਖ ਲੈ ਮਹਲ ਇਸ ਗੱਲ ਦਾ ਪ੍ਰਚਾਰ ਕਰਨਾ ਚਾਹੀਦਾ ਇੱਥੇ ਉਹ ਪੁਲ ਕਿਵੇਂ ਹੈ ਕਿਵੇਂ ਪਾਰ ਹੋਊ ਕੀ ਗੱਲ ਹੈ ਸੰਸਾਰ ਕੀ ਹੈ ਉਸ ਗੱਲ ਦੀ ਨਹੀਂ ਹੋ ਗਈ ਉਹ ਛੱਡੋ ਜੀ ਕਿਸੇ ਨੇ ਜਿਹੜਾ ਮੰਨ ਲਿਆ ਕੀ ਲੋੜ ਹੈ ਜੀ ਕਿਉਂਕਿ ਪ੍ਰਚਾਰ ਨੂੰ ਕੋਈ ਲੋੜ ਨਹੀਂ ਪ੍ਰਚਾਰ ਨੂੰ ਲੋੜ ਨਹੀਂ ਇਹ ਜਿਹੜੇ ਖੁਦ ਜਰਮਨੀ ਕਮੇਟੀ ਦੇ ਮੈਂਬਰ ਨੇ ਲੋੜ ਨਹੀਂ ਲੱਖਾਂ ਰੁਪਏ ਖਰਚ ਕੇ ਨਾ ਮੈਂ ਬਣਦੇ ਨੇ ਕਾਦੇ ਵਾਸਤੇ ਬਣਦੇ ਨੇ ਸੇਵਾ ਕਰਨੀ ਬਣਦੇ ਨੇ ਗੁਰੂ ਦੀ ਸੇਵਾ ਕਰਦੇ ਨੇ ਫਿਰ ਉਹ ਗੁਰਮੁਖ ਕੋਟ 33 ਉਧਾਰੇ ਇਸ ਤਰੀਕੇ ਨਾਲ 33 ਕਰੋੜ ਜਿਹੜੇ ਕਹਿੰਦੇ ਨੇ ਤੁਸੀਂ ਕਿ 33 ਕਰੋੜ ਦਾ ਮੁਕਤ ਹੋਵੇ ਸਾਜਣ ਚਲੇ ਗਏ ਇਹ ਮੰਨਤਾ ਹਿੰਦੂ ਮਤ ਦੀ ਗੁਰਮਤ ਨੇ ਕਹਿ ਦਿੱਤੀ ਇਹ ਗੱਲ 33 ਕਰੋੜ ਦੇਵਤਾ ਉਹ ਜਿਹੜਾ ਦੇਵਤਾ 33 ਕਰੋੜ ਹੈ ਉਹ ਕਹਿੰਦੇ ਇਸ ਗੁਰਮਤ ਨਾਲੇ ਗਿਆ ਸੱਚਖੰਡ ਜਿਹੜੇ ਇੱਥੋਂ ਗਏ ਨਾ ਪਾਰ ਹੋ ਕੇ ਤੇ ਪੁਲ ਤੇ ਵੀ 33 ਕਰੋੜ ਆਦਮੀ ਨਾਲ ਚੁੱਕਿਆ ਤੁਸੀਂ ਇੱਕ ਦੱਸੋ ਤੁਹਾਡਾ ਜਿਹੜੇ ਦੂਏ ਨੇ ਕਹਾਣੀਆਂ ਨਾਲ ਕਿੰਨੇ ਰੰਗੇ ਨੇ ਹੋਰ ਪੱਥਰ ਜੋ ਧੱਲੇ ਨੇ ਪਾਇਆ ਦੂਏ ਨਾਲ ਤਾਂ ਪਾਇਆ ਨਹੀਂ ਕਿਸੇ ਉਹ ਧਰਨੇ ਦੇ ਬਾਅਦ ਕਿਸੇ ਨੇ ਫੇਰ ਵੀ ਪਾਇਆ ਉਹ ਤੋਂ ਪਹਿਲਾਂ ਵੀ ਪਾਇਆ ਕਿਸੇ ਨੇ ਨਾ ਉਹ ਪਹਿਲਾਂ ਪਾਇਆ ਨਾ ਉਹ ਪਿੱਛੋਂ ਪਾਇਆ ਤੇ ਉਹਦਾ ਫਿਰ ਕੱਲਾ ਹੀ ਗਿਆ ਡਿਫਰੈਂਟ ਤਰੂਰ ਨੇ ਕਿਸੇ ਹੋਰ ਤਰੀਕੇ ਨਾਲ ਪਾਇਆ ਸੀ ਪ੍ਰਲਾਦ ਨੇ ਕਿਸੇ ਹੋਰ ਤਰੀਕੇ ਨਾਲ ਪਾਇਆ ਸੀ ਵੀ ਕੋਈ ਪਤਾ ਰੰਗਿਆ ਤੁਹਾਡਾ ਨਾ ਇਹ ਸਭ ਝੂਠ ਹੈ ਇਸ ਵਿਧੀ ਨਾਲ 33 ਕਰੋੜ ਰੁਪਏ ਉਲਟ ਕੋਲ ਬਣਾਤਾ ਜਿਹਨੇ ਮਰਜ਼ੀ ਰੁਕੀ ਜਾਓ ਤੇ ਕੋਟ 33 ਉਧਾਰੇ 33 ਕਰੋੜ ਲੰਗੇ ਫੁਰਸੇ ਦੀ 33 ਕਰੋੜ ਕਹਿ ਦਿੱਤਾ ਕਿਉਂਕਿ ਉਹਨਾਂ ਦਾ ਕਿਹਾ ਹੋਇਆ ਸੀ 84 ਲੱਖ ਜੂਨ ਬਣ ਲਈ ਉਹਨਾਂ ਦੀ ਬੰਦੀ ਹੋਈ ਸੀ ਚਲੋ 33 ਕਰੋੜ ਦੇ ਸਹੀ 33 ਕਰੋੜ ਲੰਗੇ ਥੋੜੇ ਨੇ 33 ਕਰੋੜ 33 ਕਰੋੜ ਮੁਕਤ ਹੋ ਗਏ سب جھوٹ ہے صحیح تھی ہوگی اس رستے یا روک نہیں لگیا وہ بھی جھوٹ ہے پانچ میں پرمیشن لکھن کا مطلب یہ